ਵਾਰੰਗ ਬਾਰ ਬਾਰ ਪ੍ਰਭ ਜਪਿਐ ਅੰਮ੍ਰਿਤ ਇਹ ਮਨ ਤਨ ਸੁਤਰ ਸੁਤਰਪਿਐ ਵੀ ਅੰਮ੍ਰਿਤ ਵੀ ਅੰਮ੍ਰਿਤ ਹਾਜ਼ਰ ਵੀ ਅੰਮ੍ਰਿਤ ਇਹ ਮਨ ਤਨ ਪੀਐ ਬਾਰ ਬਾਰ ਪ੍ਰਭ ਜਪਿਐ ਪ੍ਰਭ ਨੂੰ ਬਾਰ ਬਾਰ ਬਾਰ ਬਾਰ ਸਮਝਣਾ ਚਾਹੀਦਾ ਸਮਝਣ ਦੀ ਗਲਤੀ ਹੋ ਜਾਣੀ ਸੁਭਾਵਿਕ ਹੈ ਸਮਝਣ ਦੀ ਕਰਕੇ ਇਹ ਨਿਯਮਤਾ ਬਣੀ ਹੋਈ ਹੈ بڑے بڑے ਹੋਈਆਂ ਨੇ ہوئے نے پر غلطی کر ਨੇ ਪਰ ਗਲਤੀ ਕਰਕੇ ਐਨੀਆਂ ਮਤਾਂ ਨਹੀਂ گئی ਪਤਾ ਨਹੀਂ ਕਿੱਥੇ ਜਾ ਕੇ ਫਿਸਲ ਜਾਣਾ ਇਸ ਕਰਕੇ ਬੜਾ ਸਾਵਧਾਨ ਹੈ ਕਾਦਰ ਚੀਤ ਹੋ ਕੇ ਹੀ ਇਹਨੂੰ ਸਮਝਣਾ ਚਾਹੀਦਾ ਹਵਾ ਜ਼ਮਾਨ ਵੀ ਗਲਤੀ ਹੋਈ ਪੈਰ ਫਿਸਲੇ ਦੇ ਖੱਡ ਚ ਜਦ ਪੈਰ ਫਿਸਲ ਜਾਂਦਾ ਨਾ ਚੜਾਈ ਚੜਦੇ ਦੀ ਤਾਂ ਹੋਵੇ ਜੀ ਮੀਂਹ ਤੇ ਚੱਲਦਾ ਫਦਰੇ ਫਿਰ ਤਾਂ ਪੈਰ ਫਿਸਲ ਜਾ ਉੱਥੇ ਡਿੱਗੂਗਾ ਉੱਥੇ ਉੱਠ ਰੂਗਾ ਪਰ ਜੇ ਘਾਟੀ ਦੇ ਵਿੱਚੋਂ ਪੈਰ ਫਿਰ ਖੱਡੇ ਜਾਊਗਾ ਪਤਾ ਨਹੀਂ ਕਿੱਥੇ ਡੇਗੇ ਜਾਵੇ ਜੇ ਕੋਈ ਦਰਖਤ ਦਰਖਤ ਨਾ ਹੋਇਆ ਕੋ ਪੱਥਰ ਪੱਥਰ ਦੀ ਨਾ ਉੱਠ ਪਣੀ ਉਹ ਪੱਥਰ ਦੀ ਉੱਠ ਵੀ ਉਹਦਾ ਹੱਥੇ ਹੁੰਦਾ ਪੱਥਰ ਦੀ ਉੱਠ ਵੀ ਉਹਦਾ ਕੋਈ ਦਰਖਤ ਦੀ ਉੱਠ ਕੋਈ ਉੱਠ ਮਣ ਜਾਣ ਵੀ ਹੱਥੇ ਹੁੰਦਾ ਉਹਦਾ ਨਾ ਮਿਲੀ ਕਿਤੇ ਨਾ ਅਟਕਿਆ ਰਾਹ ਦੇ ਵਿੱਚ ਤੇ ਥੱਲੇ ਵੀ ਰਹੂਗਾ ਇਸ ਕਰਕੇ ਬੜਾ ਜਪਣ ਦੇ ਵਿੱਚ ਤੁਸੀਂ ਜਾਗ ਕੇ ਜਪਣਾ ਚਾਹੀਦਾ ਹਰਕਾ ਬਲੋਬਣਾ ਬਲੋਬੋ ਮੇਰੇ ਭਾਈ ਸੱਚੇ ਬਲੋਬੋ ਜਾਗ ਕੇ ਰੜਕੋ ਸੁੱਤੇ ਪਏ ਰੜਕੀ ਜਨ ਸੁੱਤੇ ਪਏ ਜੇ ਜਪੀ ਗਏ ਸੁੱਤੇ ਪਿਆ ਨੇ ਗੁਰਬਾਣੀ ਜਪੀ ਭਾਸ਼ਾ ਆਪਣੀ ਸਮਝ ਲਈ ਸਾਡੀ ਭਾਸ਼ਾ ਜਪਣ ਦੇ ਅਰਥ ਮਾਲਾ ਫੇਰ ਨੇ ਸਮਝ ਲੈ ਤਾਂ ਜਪਣ ਦੇ ਅਰਥ ਹੀ ਗਲਤ ਲੈ ਲੈ ਜਾਂ ਜਪਣ ਦੇ ਅਰਥ ਤੁਸੀਂ ਗਲਤ ਲੈ ਲੈ ਤੁਹਾਡਾ ਡਰਟ ਕੀ ਆਊ ਹਰਕਾ ਬਲੋਬਣਾ ਬਲੋਣਾ ਸੀ ਹੁਣ ਇੱਕ ਪਾਸੇ ਤਾਂ ਦਹੀਂ ਪਾਇਆ ਹੋਇਆ ਤੁਹਾਡਾ ਚਾਟੀ ਪੁਰਾਣੀ ਵੀ ਹੈਗੀ ਸਭ ਕੁਝ ਹੈਗਾ ਰੱਸੀ ਵੀ ਹੈਗੀ ਬਲੋਣ ਵਾਲਾ ਵੀ ਹੈਗਾ ਬੈਠਾ ਬਲੋਣ ਵਾਲਾ ਮੱਖਣ ਮੱਖਣ ਕਰੀ ਜਾਂਦਾ ਬਾਲਾ ਫੇਰੀ ਜਾਂਦਾ ਰੜਕਦਾ ਹੈ ਦੁੱਧ ਰੜਕਦੇ ਵੀ ਆਏ ਮੱਖਣ ਮੱਖਣ ਕਰੀ ਜਾਂਦਾ ਵੀ ਆ ਜਾ ਬਾਹਰ ਮੱਖਣ ਨੂੰ ਕਹਿੰਦਾ ਆ ਜਾ ਬਾਹਰ ਆ ਜਾਊਗਾ ਸਾਰੀ ਜ਼ਿੰਦਗੀ ਕਰੀ ਜਾਵੇ ਕਦੇ ਨਹੀਂ ਹੁੰਦਾ ਤਾਂ ਗਲਤੀ ਹੋਈ ਹੋਈ ਮੱਖਣ ਮੱਖਣ ਕਰੀ ਜਾਵੇ ਮੱਖਣ ਆਪੇ ਬਾਹਰ ਨਿਕਲ ਕੇ ਨਹੀਂ ਆਉਣਾ ਉਹਨੂੰ ਰੜਕਣਾ ਬਹੁ ਮੱਖਣ ਜਾਏ ਨਾ ਬੋਲ ਮੱਖਣ ਨੂੰ ਕਹਦੋ ਆਈ ਨਾ ਭਾਈ ਬਾਹਰ ਕੋਈ ਨਹੀਂ ਦੇਖ ਲੈ ਕਿੰਨਾ ਜਲ ਨਹੀਂ ਆਉਂਦਾ ਉਹ ਮੱਖਣ ਤਾਂ ਗਲੋਏ ਤੇ ਆਉਣਾ ਬਲੋ ਦਾ ਤੇ ਕਿਹਾ ਸੀ ਇਹ ਜਪਣਾ ਹਰ ਕਾ ਬਲੋ ਹੀ ਆ ਫਿਰ ਹਰਕਾ ਬਲੋਬਣਾ ਫਿਰ ਉਹਨਾਂ ਦੱਸਿਆ ਵੀ ਹੋਰੇ ਨਾਲ ਅੱਖ ਲਾ ਲੈਣ ਕਹਿੰਦਾ ਹਰ ਬਲੋਬਣਾ ਗੁਰ ਸ਼ਬਦ ਦਾ ਵਿਚਾਰਾ ਉਹ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਦਾ ਵਿਚਾਰ ਹੈ ਹਰਕਾ ਬਲੋਬਣਾ ਇਹਨੂੰ ਵਿਚਾਰ ਕਰਨਾ ਵਿਚਾਰ ਨਾ ਬਲੋਬਣਾ ਜਪਣਾ ਆ ਬਲੋਬਣਾ ਇਹ ਕੋਈ ਗੱਲ ਹੈ ਜਪਣਾ ਬਲੋਬਣਾ ਇਹ ਵਿਚਾਰ ਕਰਨਾ ਇੱਕੋ ਗੱਲ ਉਹ ਦੋ ਗੱਲਾਂ ਜਿਹੜੇ ਜਪਣਾ ਵੀ ਲੈ ਲਿਆ ਮੂਰਖ ਵਾਲਾ ਜਪਣਾ ਲੈ ਲਿਆ ਗਿਆਨਵਾਨ ਵਾਲਾ ਜਪਣਾ ਛੱਡ ਦੋ ਛਡਾਇਆ ਨੇ ਛਡਾਇਆ ਉਹਨੇ ਜਿਨ੍ਹਾਂ ਦਾ ਜਪਣਾ ਡੁਪਲੀਕੇਟ ਸੀ ਉਹਨਾਂ ਦੀ ਆਵਾਜ਼ੀ ਜ਼ਿਆਦਾ ਸੀ ਉਹਨਾਂ ਦੇ ਤਾਂ ਮੰਦਰਾਂ ਤੇ ਗਏ ਸੀ ਉਹਨਾਂ ਦੀਆਂ ਪੀਠਾਂ ਤੇ ਤਾਂ ਗਏ ਸੀ ਗੁਰੂ ਨਾਨਕ ਉਹਨਾਂ ਨੂੰ ਸਮਝਾਉਣ ਵੀ ਭਾਈ ਜਪਣਾ ਆਇਆ ਹੁੰਦਾ ਐ ਨਹੀਂ ਹੁੰਦਾ ਉਹ ਉਦੋਂ ਆਈ ਗਈ ਕਰਤੀ ਉਹਨਾਂ ਨੇ ਗੱਲ ਮੰਨੀ ਨਹੀਂ ਹੈ ਇਹਨਾਂ ਨੇ ਮੰਦਰ ਤੇ ਉਹਨਾਂ ਨੇ ਹੌਲੀ ਹੌਲੀ ਸੰਗਤ ਇਹਨਾਂ ਨਾਲ ਸੰਗਤ ਤੋੜ ਲਈ ਜਦ ਸੰਗਤ ਜੋੜੀ ਨਾਲ ਉਹਨਾਂ ਨੂੰ ਜਪਣ ਵਾਲਾ ਆਪਣੇ ਵਾਲਾ ਦੇ ਨਾਲ ਜੋੜ ਉਹ ਜਪਣਾ ਉਹਨਾਂ ਵਾਲਾ ਜਿਹੜਾ ਲੈ ਕੇ ਸਾਡੇ ਚਾਹੇ ਸਿੱਖ ਬਣੇ ਉਹਨਾਂ ਦੀ ਭੀੜ ਹੋ ਗਈ ਅੱਜ ਉਹਨਾਂ ਦਾ ਰਾਜ ਹੈ ਜਪਣਾ ਉਹਨਾਂ ਵਾਲਾ ਵੜ ਕੇ ਸਾਡੇ ਚਾਹੇ ਨਾਮ ਉਹਨਾਂ ਵਾਲਾ ਵੜ ਕੇ ਸਾਡੇ ਚਾਹੇ ਸਿਮਰਨ ਉਹਨਾਂ ਵਾਲਾ ਵੜ ਕੇ ਸਾਡੇ ਚਾਹੇ ਤਾਂ ਉਹਨਾਂ ਵਾਲਾ ਵੜ ਕੇ ਸਾਡਾ ਸਿੱਖ ਜਪ ਉਹਨਾਂ ਵਾਲੇ ਵੜ ਕੇ ਸਾਡੇ ਚਾਕੇ ਪੀਰ ਉਹਨਾਂ ਵਾਲੇ ਨੇ ਵੜ ਕੇ ਸਾਡੇ ਚਾਕੇ ਸਭ ਕੁਝ ਉਹਨਾਂ ਵਾਲਾ ਸਾਡੇ ਚ ਵਸਵੜ ਕਰਕੇ ਸਾਡੇ ਅਰਥ ਬਦਲ ਕੁਰਬਾਨੀ ਬਣ ਗਿਆ ਕੇ ਤੁਸੀਂ ਆਪਣਾ ਆਪ ਬਚਾਓ ਆਪਣਾ ਆਪ ਬਚਾਉਣਾ ਜਦ ਪਿਆ ਜਦ ਉੱਥੇ ਹਾਈ ਕੋਰਟ 'ਚ ਬਣ ਗਏ ਤੇ ਚਿੱਠੀ ਆਈ ਫਿਰ ਕੀ ਕਹਿੰਦੇ ਜਦ ਸਾਰੇ ਧੂਣੇ ਬੁਝ ਗਏ ਸਾਨੂੰ ਉੱਥੇ ਆ ਬਹੁਤ ਤਕੜੀ ਬਾਰਿਸ਼ ਨਾਨਕ ਮਤੇ ਜੋਗੀਆਂ ਦੇ ਪਹਿਲਾਂ ਜੋਗੀ ਅੱਗ ਨਹੀਂ ਦਿੰਦੇ ਸਾਰਿਆਂ ਦੇ ਧੂਣੇ ਬੁਝ ਗਏ ਤਾਂ ਦੂਆ ਨਾ ਕਹੇ ਨਾ ਕਿਸੇ ਦੇ ਧੂਣੇ ਠੱਡੇ ਤੇ ਨਾਨਕ ਦੇ ਧੂਣੇ ਦਾ ਕਹਿੰਦਾ ਫਿਰ ਫੇਰ ਅੱਗ ਹੋ ਗਈ ਤਾਂ ਨਾਨਕ ਮਤਾ ਜੋਗੀ ਜਿੱਤੇ ਕਹਿੰਦਾ ਵੀ ਨਾਨਕ ਦੇ ਧੂਣੇ ਤੋਂ ਅੱਗ ਲੈ ਉਹ ਕਾਨੂੰ ਸੀ ਨਾਨਕ ਦੇ ਧੂਣੇ ਤੇ ਗਿਆਨ ਪ੍ਰਚੰਡ ਸੀ ਹੋ ਗਿਆ ਕਿਸੇ ਉੱਥੇ ਅਗਲੇ ਵੀ ਜੋਗੀਆਂ ਨੇ ਜਲ ਕੇ ਬੱਲਾਂ ਸੀ ਅਸੀਂ ਕਰਦੇ ਨਾਲੇ ਅੱਗ ਤਾਂ ਪੱਥਰ ਤੋਂ ਫਿਰ ਪੈਦਾ ਕੀਤੀ ਅੱਗੇ ਵੀ ਅੱਗ ਪੈਦਾ ਹੀ ਕਰਦੇ ਸੀ ਲੋਕ ਪੱਥਰਾਂ ਨਾਲ ਅੱਗ ਪੈਦਾ ਕਰਦੇ ਸੀ ਇਹ ਗੱਲਾਂ ਨੇ ਉਹ ਸਾਰੇ ਜਿਹੜੇ ਜੋਗੀ ਆਏ ਉਦੋਂ ਮੰਨ ਗਏ ਪਰ ਟਾਈਮ ਦੇ ਨਾਲ ਆਪਣੀ ਸੰਗਤ ਦੇ ਹਾਂ ਜੀ ਅਸੀਂ ਬਸ ਮੱਥਾ ਟੇਕਦਾ ਗੁਰਬਾਣੀ ਨੂੰ ਸਾਰੇ ਦਾ ਆਪਣੇ ਠੋਸਦੀ ਜਾਂਦੀ ਅਸੀਂ ਬੜੇ ਖੁਸ਼ ਹੋ ਗਏ ਸਾਡੀ ਭੀੜ ਹੋ ਗਈ ਗੁਰਦੁਆਰੇ ਸਾਡੀ ਗਿਣ ਹੋ ਗਈ ਇਹਨਾਂ ਨੂੰ ਗਿਣਤੀ ਹੋ ਚਾਹੀਦੀ ਸੀ ਇਹਨਾਂ ਨੂੰ ਚਾਹੀਦੀ ਸੀ ਗਿਣਤੀ ਗਿਣਤੀ ਸਾਡੀ ਦਾ ਰਹਾ ਨੂਣ ਉਹਨਾਂ ਦਾ ਹੋ ਗਿਆ ਅੱਕਾ ਤਾਂ ਉਹਨਾਂ ਦਾ ਨੂਣ ਸੀਗਾ ਸਾਡਾ ਸਿੱਖੀ ਦਾ ਰਣਜੀਤ ਸਿੰਘ ਵਾਲੇ ਉਹਨਾਂ ਨੇ ਸੱਜੇ ਖੱਬੇ ਤੋਂ ਆਟਾ ਹੋਰ ਲਾ ਲਿਆ ਉਹ ਨੂਣ ਵਾਲਾ ਅਸਰ ਵੀ ਜਾਂਦਾ ਰਿਹਾ ਲੋਣ ਹੋਰ ਪਿਆ ਨਹੀਂ ਲੋਣ ਘਟੀ ਗਿਆ ਆਟਾ ਵਧੀ ਗਿਆ ਲੋਣ ਤਾਂ ਉਦੋਂ ਹੀ ਘਟਦਾ ਜਦ ਮੁੱਲ ਪਾਇਆ ਫਿਰ ਸਿਰਾਂ ਦਾ ਮੁੱਲ ਪੈਣ ਲੱਗਿਆ ਲੂਣ ਵੀ ਕੌਣ ਤੇ ਆ ਗਿਆ ਆਟੇ 'ਚ ਹੀ ਗਿਆ ਹਾਂਜੀ ਬਾਰੰਗ ਬਾਰ ਬਾਰ ਪ੍ਰਭ ਜਪਿਆ ਹੈ ਗੁੜ ਪਾਤਾ ਫਿਰ ਮੋਹ ਬਿਠਾ ਮਾਇਆ ਦਾ ਮੋਹ ਪੈ ਗਿਆ ਫਿਰ ਅੱਗੇ ਗੋਲ ਕਾ ਬਿਠਾ ਪੈ ਗਿਆ ਫਿਰ ਬੱਕੀਆਂ ਵੀ ਆ ਗਈਆਂ ਤੇ ਸਭ ਕੁਝ ਐ ਹੋਇਆ ਹੋਇਆ ਹਾਂਜੀ ਬਾਰ ਵਾਰ ਪ੍ਰਭ ਜਪਿਆ ਪੀ ਅੰਮ੍ਰਿਤ ਇਹ ਮਨ ਤਨ ਤਰਪੀ ਕਰਕੇ ਨੂੰ ਬਾਰ-ਬਾਰ ਸਮਝਣਾ ਚਾਹੀਦਾ ਵੀ ਕੋਈ ਗਲਤੀ ਤਾਂ ਨਹੀਂ ਕਰ ਗਿਆ ਗਲਤੀ ਦੀ ਸੰਭਾਵਨਾ ਤੇ ਹਰ ਵਕਤ ਬਣੀ ਹੋਈ ਹੈ ਕਿਉਂਕਿ ਗਿਆਨ ਦੇ ਪਰੇ ਹੈ ਵਸੂ ਜਿਹੜੀ ਅਸੀਂ ਜਿੱਥੇ ਜਿਹੜੋ ਅਸੀਂ ਜਿਹੜੀ ਵਸੂ ਸਾਡੀ ਚਾਹੀਦੀ ਹੈ ਸਾਡੇ ਪੰਜੇ ਗਿਆਨ ਨਾਲ ਵੀ ਪਕੜ ਤੋਂ ਪਰੇ ਹੈ ਤਾਂ ਹੋਰ ਹੀ ਨਾਲ ਹੈ ਜੀ ਅੱਖਾਂ ਦੀ ਨੱਕ ਦੀ ਕਰਨਾ ਅਕਲ ਵੀ ਪਕੜ ਤੋਂ ਵੀ ਭਰਿਆ ਸਾਡੇ ਮਨ ਬੁੱਧੀ ਵੀ ਪਕੜ ਤੋਂ ਵੀ ਭਰਿਆ ਅਗਾਦ ਅਗਮ ਅਗਾਦ ਪਰਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਗਿਆਨ ਅੰਦਰਿਆ ਦੀ ਪਕੜ ਤੋਂ ਪਰੇ ਫਿਰ ਇੱਕ ਸਾਡੀ ਇਮੇਜਿਨੇਸ਼ਨ ਦੀ ਪਕੜ ਹੁੰਦੀ ਹੈ ਅੰਦਾਜ਼ੇ ਦੀ ਜਿਹੜੀ ਗਿਆਨ ਅੰਦਰਿਆ ਪਕੜ ਚ ਨਹੀਂ ਜਿਹਦਾ ਖੱਟਾ ਮਿੱਠਾ ਕੋਈ ਰਸ ਨਹੀਂ ਜਿਹਦੀ ਕੋਈ ਰੰਗ ਰੂਪ ਨਹੀਂ ਹੈ ਰੇਖ ਨਹੀਂ ਹੈ ਇਹ ਤਾਂ ਗਰਮ ਸਰਦ ਨਹੀਂ ਲੱਗਦੀ ਸਪਰਸ਼ ਨਹੀਂ ਕਰ ਸਕਦੇ ਟੋਕ ਨਹੀਂ ਦੇ ਸਕਦੇ ਫਿਰ ਤਾਂ ਉਹਦਾ ਅੰਦਾਜ਼ਾ ਹੀ ਲਾਵਾਂਗੇ ਗਈ ਉਹ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਦੋਂ ਵੀ ਕਰੇ ਗੁਰਬਾਣੀ ਦੀ ਮਦਦ ਨਾਲ ਹੀ ਉਹਨੂੰ ਸਮਝ ਸਕਦੇ ਆ ਬੁੱਝ ਸਕਦੇ ਆ ਇਸ ਕਰਕੇ ਸਾਡੇ ਕੋਲ ਗਿਆਨ ਇੰਦਰੀਆਂ ਦੇ ਪਰੇ ਆ ਮਨ ਬੁੱਝੀ ਦੇ ਪਰੇ ਆ ਸਮਝਣ ਵੇਲੇ ਬਾਣੀ ਚੋਂ ਖੋਜਣ ਵੇਲੇ ਜੇ ਗਲਤੀ ਹੋ ਗਈ ਕੁਝ ਹੋਰ ਸਮਝ ਲਾਂਗੇ ਸਾਵਧਾਨੀ ਆ ਬਾਰ-ਬਾਰ ਬਾਰ ਪ੍ਰਭ ਜਪੀ ਹੈ ਕੁਝ ਹੋਰ ਹੀ ਸਮਝ ਕੇ ਬਹਿ ਗਏ ਕੁਝ ਹੋਰ ਹੀ ਸਮਝਿਆ ਹੋਇਆ ਹੈ ਤਾਂ ਸਾਰਿਆਂ ਨੇ ਕੁਝ ਹੋਰ ਹੀ ਸਮਝਿਆ ਹੋਇਆ ਸਮਝਿਆ ਕਿ ਸਵਾ ਹੋਇਆ ਗੁਰੂ ਨਾਨਕ ਨੇ ਕਹਿਤਾ ਹੀ ਹੈ ਜੀ ਨਾਮ ਕਾਲ ਖਤਮ ਹੋਈ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਹਿਤਾ ਇਹ ਨਾਮ ਕਾਲ ਕੀ ਕਰਦੇ ਸੌਖਾ ਤਰੀਕਾ ਸੀ ਖੋਜਣ ਦੀ ਲੋੜ ਨਹੀਂ ਸੀ ਦੁਕਾਨਦਾਰੀ ਕਰਾਉਣ ਦੀ ਚੱਲ ਗਈ ਲੋਕ ਵੀ ਸੌਖਾ ਜਾਈ ਜਾਂਦੇ ਨੇ ਸਾਨੂੰ ਦਿਖਾਓ ਜੀ ਛੇਤੀ ਹੋ ਇੰਨਾ ਟਾਈਮ ਨਹੀਂ ਸਾਨੂੰ ਹੁਣ ਦਰਸ਼ਨ ਕਰਾਓ ਘਰ ਨੂੰ ਜਾਈਏ ਕੋਈ ਵੀ ਟਾਈਮ ਨਹੀਂ ਹੈ ਹਾਂਜੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮੰਤਮ ਤੰ ਪੀ ਅੰਮ੍ਰਿਤ ਅੰਮ੍ਰਿਤ ਜੇ ਬਾਰ ਬਾਰ ਜਪਾਂਗੇ ਅੰਮ੍ਰਿਤ ਮਿਲੂਗਾ ਅੰਮ੍ਰਿਤ ਉਹ ਜਿਹੜਾ ਅੰਮ੍ਰਿਤ ਹੈ ਉਹਦਾ ਨਾਲ ਕੀ ਹੋਊ ਇਹ ਮਨ ਤਨ ਹੈ ਇਹ ਮਨ ਅਰਦਾ ਤ੍ਰਿਪਤ ਹੋ ਜਾਊਗਾ ਮਾਇਆ ਦੀ ਭੁੱਖ ਤ੍ਰਿਸ਼ਨਾ ਖਤਮ ਹੋ ਜੂ ਤ੍ਰਿਸ਼ਨਾ ਬੁਝੂ ਜੇ ਤ੍ਰਿਸ਼ਨਾ ਬੁਝ ਗਈ ਤਾਂ ਅਮਰਤ ਪੀ ਲਿਆ ਜੇ ਤ੍ਰਿਸ਼ਨਾ ਨਹੀਂ ਬੁਝੀ ਅਮਰਤ ਨਹੀਂ ਕੀਤਾ ਜਪਿਆ ਨਹੀਂ ਗਿਆ ਜੇ ਜਪਿਆ ਗਿਆ ਜਿਹਨੇ ਜਪ ਲਿਆ ਤ੍ਰਿਸ਼ਨਾ ਬੁਝ ਗਈ ਜਿਹਦੀ ਤ੍ਰਿਸ਼ਨਾ ਨਹੀਂ ਬੁਝੀ ਉਹ ਜਪ ਰਿਹਾ ਜਿਹਦੀ ਤ੍ਰਿਸ਼ਨਾ ਨਹੀਂ ਬੁਝੀ ਉਹ ਮਾਲਾ ਫੇਰ ਰਿਹਾ ਜਿਹਦੀ ਤ੍ਰਿਸ਼ਨਾ ਨਹੀਂ ਬੁਝੀ ਉਹ ਹੋਰੇ ਜਿ ਬੈਠਾ ਤ੍ਰਿਸ਼ਨਾ ਦਾ ਨਹੀਂ ਪਰ ਪਹਿਲਾਂ ਹੀ ਬਣ ਗਿਆ ਜੇ ਤੇਰੀ 90 ਸਾਲ ਦੇ ਵੀ ਤ੍ਰਿਸ਼ਨਾ ਨਹੀਂ ਬੁਝੀ 90 ਸਾਲ ਜੀ ਨੇ ਪਹਿਲੀ ਜਮਾਤ ਪਾਸ ਨਹੀਂ ਕੀਤੀ ਉਹ ਤਾਂ 8 ਸਾਲ ਦੇ ਨਾਲ ਭੈੜਾ ਹੈ ਉਹ 8 ਸਾਲ ਨਾਲ ਉਹਦੇ ਸਮੇਂ ਕਿਉਂ ਨਹੀਂ ਕਬੀਰ ਕਹਿ ਨਹੀਂ ਰਿਹਾ ਹੁਣ ਧਰਮ ਦੀ ਆਸ ਕਰਦਾ ਉਹ 17 ਨਾ ਤਾਂ ਹੀ ਹੋ ਜਾਂਦਾ ਫਿਰ ਅਸੀਆਂ ਦਾ ਵਿਹਾਰ ਨਾ ਪਾਵਾ ਫੇਰ ਮਾਰਾ ਫੇਰ ਨਾ ਫਿਰ ਤੇਰੇ ਨਹੀਂ ਸਮਝ ਆਉਣੀ ਜੇ ਤਾਂ ਆਇਆ 60 ਸਾਲ ਦਾ ਸੰਗਤ ਵਿੱਚ ਫੇਰ ਤਾਂ ਸਮਝ ਆਉਂਦੀ ਦੀ ਸੁਭਾਵਨਾ ਕੋਈ 60 ਸਾਲ ਦਾ ਤਾਂ ਸਟੂਡੈਂਟ ਹੋਇਆ 60 ਸਾਲ ਤਾਂ ਇਹ ਫਿਰ ਤਾਂ 12 ਸਾਲ ਜਾਜੂ ਸਮਝ ਸੁਭਾਵਨਾ ਹੈ ਪਰ ਜੇ ਬਚਨ ਤੋਂ ਲੱਗਿਆ 60 ਸਾਲ ਸਮਝ ਨਹੀਂ ਆਈ ਫਿਰ ਨਹੀਂ ਆਉਣੀ ਉਹਦੇ ਉਹਦੇ ਨਹੀਂ ਆਉਣੀ ਸਮਝ ਆਉਣੀ ਨਹੀਂ ਹੈ ਇਹ ਜਦ ਵੀ ਜਿਹੜਾ ਆਉਣੀ ਨਹੀਂ ਇਹ ਸਮਝ ਲੈਉਣੀ ਚਾਹੁੰਦਾ ਹੀ ਨਹੀਂ ਉਹ ਪਕੜਨਾ ਹੋਇਆ ਅਸਲ 'ਚ ਚਾਹੁੰਦਾ ਹੀ ਨਹੀਂ ਹੈ 60 ਸਾਲ ਤੱਕ ਆ ਜਾਂਦੀ ਸਮਝ ਚਾਹੁੰਦਾ ਹੀ ਨਹੀਂ ਉਹਦਾ ਟਾਰਗੇਟ ਕੁਝ ਹੋਰ ਹੈ ਉਹ ਤਾਂ ਉਹਨੇ ਪਖੰਡ ਬਣਾਇਆ ਹੋਇਆ ਮਾਲਾ ਫੇਰ ਨਾ ਰੋਟੀ ਖਾਂਦਾ ਵਿਹਲਾ ਬੈਠਾ ਮੌਜ ਬਣੀ ਹੋਈ ਹੈ ਸੀ ਅੰਮ੍ਰਿਤ ਇਹ ਮੰਤਰ ਪੀਆ ਇਹ ਅੰਮ੍ਰਿਤ ਇਹ ਮੰਤਰ ਤਰਪਿਆ ਇਹ ਸ਼ਰਤ ਹੈਗੀ ਹੈ ਜਿਹਨੇ ਜਪ ਲਿਆ ਜਿਹਦਾ ਜਪ ਪੂਰਾ ਹੋ ਗਿਆ ਉਹਨੂੰ ਕੋਈ ਇੱਛਾ ਨਹੀਂ ਸੰਸਾਰ ਦੀ ਕੋਈ ਭੁੱਖ ਨਹੀਂ ਜੇ ਭੁੱਖ ਹੈ ਤਾਂ ਜੋ ਜਪਿਆ ਗਿਆ ਨਹੀਂ ਤ੍ਰਿਸ਼ਨਾ ਜਿਉਂਦੀ ਕਿਉਂ ਬਣੀ ਹੋਈ ਹੈ ਫੇਰ ਉਹਦੀ ਬੁਰਕੀ ਬੜੀ ਹੋ ਗਈ ਛਾਣਾ ਹੋਇਆ ਫਿਰ ਉਹਦੀ ਲੋੜ ਵੱਧ ਗਈ ਡੇਰਾ ਵੱਡਾ ਹੋ ਗਿਆ ਖਰਚਾ ਵੱਧ ਗਿਆ ਕਿਤੇ ਦਾ ਇੱਕ ਰੋਟੀ ਕਿਤੇ ਦਾ ਜੌਫੀ ਭੂਸੀ ਖਾਉਂ ਕਹਿੰਦਾ ਸੀ ਕਬੀਰ ਕਿਤੇ ਉਹਨੂੰ ਦੋ ਕੁਆਂਟਲ ਦੁੱਧ ਜਾਈਦਾ ਡੇਰਾ ਹੀ ਅੱਡ ਰੋਜ਼ ਕਿਥੋਂ ਆਵੇ ਜਬੂਗਾ ਸਵਾਹ ਦਾ ਤਾਂ ਚਿੰਤਾ ਹੀ ਉਹਨੂੰ ਤਾਂ ਬਹੁਤ ਹੈ ਉਹਦੀ ਤਾਂ ਤ੍ਰਿਸ਼ਨਾ ਇੰਨੀ ਵੱਧ ਗਈ ਬੁਰਕੀ ਬੜੀ ਹੋ ਗਈ ਦੋ ਕੁਆਂਟਲ ਦੀ ਘੁੱਟਿਆ ਉਹਦੀ ਕਿੱਥੋਂ ਰੋਜ਼ ਬੈਰਾਗੀ ਕਿਉਂ ਬੈਰਾਗੀ ਹੋ ਕੇ ਬੰਧਨ ਕਰ ਲਿਆ ਉਹਨੇ ਪਹਿਲਾਂ ਤਾਂ ਬਣ ਗਿਆ ਸੰਤ ਬੈਰਾਗੀ ਹੋ ਬੈਰਾਗੀ ਬੰਧਨ ਕਰੇ ਤਾਂ ਕੋ ਬੜੇ ਬੜੋ ਅਭਾਗ ਉਹ ਪੁੱਠੇ ਪਾਸੇ ਲੱਗ ਗਿਆ ਬਾਗਾ ਹੋ ਗਿਆ ਉਹ ਕਿੱਥੇ ਦਾ ਅਦ ਬਾਦੂ ਦਾ ਚਾਹ ਨਾ ਸਰ ਜਾਣਾ ਦਾ ਕੱਲੇ ਦਾ ਕਿੱਥੇ ਹੁਣ ਕੁਇੰਟਲ ਚਾਹੀਦਾ ਹੈ 2 ਕੁਇੰਟਲ ਚਾਹੀਦਾ ਰੋਜ਼ ਵੀਰ ਬਣਦੀ ਸਾਡੇ ਤੋਂ ਦੱਸਿਆ ਪਕੜਾ ਕਰ ਲਿਆ ਉਹਨੇ ਨਹੀਂ ਤੇ ਤੇਰੇ ਨਾਲ ਨਹੀਂ ਹੁਣ ਉਹ ਵਿਗੜ ਚੁੱਕਿਆ ਹਾਂ ਉਹ ਅਗਾ ਹੋ ਗਿਆ ਸੰਕਾਰ ਵੀ ਵੱਧ ਗਿਆ ਦੋ ਕੁਇੰਟਲ ਦੁੱਧ ਸਾਡੇ ਰੋਜ਼ ਲੱਗਦਾ ਡੇਰੇ ਚ ਹੰਕਾਰ ਹੈ ਸੁਬੀਰ ਲੈ ਬੋਕੀਏ ਕਿਸੋ ਕੀ ਉਹਨਾਂ ਮੀਟ ਜਾਲੇ ਤੇ ਅਰਮਣ ਕੋ ਪਿੱਛੇ ਅਟਕੇ ਸੀ ਤੇ ਇੱਥੇ ਅਟਕੇ ਹੋਏ ਤੇ ਸਾਰੇ ਕਬੀਰ ਨੇ ਬਿਲਕੁਲ ਨੰਗੇ ਕਰਤਾ ਕੱਲਾ ਕੱਲਾ ਗੁਰਬਾਣੀ ਨੂੰ ਨੰਗੇ ਕਰਦੀ ਹੈ ਗੁਰਬਾਣੀ ਤੇ ਕਬਜ਼ਾ ਕਰਕੇ ਗੁਰਬਾਣੀ ਦੇ ਅਰਥੇ ਦੀ ਲੋਕਾਂ ਨੂੰ ਕਰ ਦਿੰਦੇ ਗੁਰਬਾਣੀ ਨੇ ਨਾ ਰੋਟੀ ਖਾਣ ਜੋਗੇ ਛੱਡਦੀ ਇਹਨਾਂ ਸੰਤਾਂ ਨੂੰ ਉਹ ਨਹੀਂ ਬਾਹਰ ਨਿਕਲ ਜੋਗੇ ਛੱਡਦੀ ਇਹਨਾਂ ਨੂੰ ਪਰ ਉਹ ਕਹਿੰਦੇ ਗੁਰਬਾਣੀ ਦੇ ਕਬਜ਼ਾ ਕਰਕੇ ਲੋਕਾਂ ਨੂੰ ਪੜ੍ਹਨੇ ਨਾ ਦੋ ਅਰਥੇ ਹੋਰ ਕਰ ਦੋ ਬਾਹਰ ਦੋ ਸੁਣਨੇ ਨਾ ਪੜ੍ਹਨੇ ਨਾ ਹੋਰ ਪਾ ਦੋ ਇਹ ਸ਼ਰਾਰਤ ਇਹਨਾਂ ਨੇ ਕੀਤੀ ਕੁਝ ਦੇਰ ਕਾਮਯਾਬ ਵੀ ਰਹੇ ਪਰਮੇਸ਼ਰ ਨੂੰ ਕੋਈ ਹੋਰ ਪਾਉਂਦਾ ਸੀ ਉਹਨੇ ਤਾਂ ਪਲਟਦਾ ਇਹ ਪਰਮੇਸ਼ਰ ਦਾ ਬਾਸਾ ਪਲਟਿਆ ਹੋਇਆ ਕਿਸੇ ਬੰਦੇ ਦਾ ਨਹੀਂ ਪਲਟਿਆ ਹੋਇਆ ਤੇ ਹੁਣ ਜੋ ਲਾ ਲੜ ਸਾਰੇ ਇਕੱਠੇ ਹੋ ਕੇ ਅੱਗੇ ਲਾਉਂਦੇ ਹੀ ਰਹੇ ਨੇ ਜਿੰਨਾ ਜੋ ਲਾਉਣਗੇ ਨਾ ਉਹਨਾਂ ਹੀ ਛੇਤੀ ਮਰਨਗੇ ਜਿੰਨਾ ਜੋਰ ਲਾਉਣਗੇ ਗਿਆਨ ਕੀ ਆਉਂਦੀ ਹੈ ਖੜੂ ਕੌਣ ਹੋਵੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭਰਮ ਕੀ ਟਾਟੀ ਦੇ ਜਿਹੜੇ ਲੋਕਾਂ ਦਾ ਹੁੰਦਾ ਉਹ ਦੂਰ ਕੀਤਾ ਇਹ ਤਾਂ ਇਹ ਤਾਂ ਭਰਮ ਪਾਉਣ ਵਾਲੇ ਨੇ ਹਾਂ ਇਹ ਕੀ ਨੇ ਭਰਮ ਕੀ ਟਾਟੀ ਸਾਰੇ ਸੰਤ ਨੇ ਪਤਾ ਕੀ ਹੁੰਦਾ ਇੱਕ ਫੜਕਾ ਹੁੰਦਾ ਆਪਣੇ ਲੱਭ ਫੜਕਾ ਹੁੰਦਾ ਕਾਹੂਸ ਇਕੱਠਾ ਕਰਕੇ ਨਾ ਕੋਈ ਦਾ ਸੜਕਾ ਜਿਹਾ ਬਣਾ ਲਈ ਅਸਲੀਆਂ ਛੰਨਾ ਹੁੰਦੀਆਂ ਸੀ ਉਹਨੂੰ ਆਪਾਂ ਸੜਕਾ ਕਹਿੰਦੇ ਆ ਲਫ਼ਜ਼ ਵਿੱਚ ਉਹਦੀ ਦੀਵਾਰ ਬਣ ਜਾਂਦੀ ਇੱਕ ਪਾਸੇ ਦੀ ਵੱਡਾ ਬਣਾ ਲਓ ਛੋਟਾ ਬਣਾ ਲਓ ਉਹਨੂੰ ਟਾਟੀ ਕਹਿੰਦੇ ਨੇ ਇੱਕ ਟਾਟੀ ਲਫ਼ਜ਼ ਯੂਪੀ ਦਾ ਟਾਟ ਉੱਥੇ ਹੀ ਬਣਿਆ ਹੋਇਆ ਟਾਟ ਨਹੀਂ ਬਣਿਆ ਕਾਫੂ ਦਾ ਖੜਾ ਲਓ ਦੀਵਾਰ ਬਣੀ ਉਹਦੀ ਉਹ ਇਹ ਸੰਤ ਸਾਰੇ ਟਾਹੂ ਦੇ ਟਾਟ ਬਣੇ ਨੇ ਵੀ ਇਹਨਾਂ ਨੂੰ ਭਰਮ ਰੱਖੀਏ ਢੇਰੇ 'ਚ ਰੱਖੀਏ ਇਹ ਉਡਾਤੇ ਸਾਰੇ ਸਭੇ ਉਡਾਤੀ ਭਰਮ ਦੀ ਟਾਟੀ ਰਹਿਣ ਮਾਇਆ ਬੰਦੀ ਇਹ ਮਾਇਆ ਨਾਲ ਬੰਨ ਕੇ ਰੱਖਦੇ ਨੇ ਮਾਇਆ ਲਗਨ ਨੂੰ ਪਾ ਕੇ ਰੱਖ ਸੰਸਾਰ ਦੇ ਲੋਕਾਂ ਨੂੰ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਇਹ ਜਿਹੜਾ ਉੱਥੇ ਜੀ ਹੋਈ ਵੀ ਉੱਥੇ ਸੰਤਾਂ ਦੇ ਕਬਜ਼ਾ ਨਾ ਸ੍ਰੀ ਚੰਦ ਉਹਨਾਂ ਦਾ ਹੀ ਪ੍ਰਚਾਰ ਸੀ ਅੰਮ੍ਰਿਤਸਰ ਤੇ ਵੀ ਰਹਿ ਨਾ ਮਾਇਆ ਬਾਂਦੀ ਮਾਇਆ ਦੇ ਬੰਦ ਸਾਰੇ ਉੱਤੇ ਇਹ ਇਦਾਂ ਕਰਦੇ ਹੁੰਦੇ ਨੇ ਗਿਆਨ ਕੀ ਆਂਦੀ ਆ ਕੁਛ ਕਰਦੀ ਹੁੰਦੀ ਇਹਨਾਂ ਨੂੰ ਉਡਾ ਕੇ ਰੱਖ ਦਿੰਦੀ ਹੈ ਸਾਰਿਆਂ ਨੂੰ ਨਾਮ ਰਤਨ ਜਿਨ ਗੁਰਮੁਖ ਪਾਇਆ ਜਿਸ ਨੂੰ ਅਵਰ ਨਹੀਂ ਦ੍ਰਿਸ਼ਟ ਆਇਆ ਨਾਮ ਰਤਨ ਜਿਨ ਗੁਰਮੁਖ ਪਾਇਆ ਕੁਝ ਪੱਤੇ ਹੁੰਦੇ ਨੇ ਹਰੇ ਪਿੱਪਲ ਦੇ ਜਦੋਂ ਬਾਜਾ ਕਹਿੰਦਾ ਪੀਪਲ ਕੇ ਜਿਉ ਪਾਤ ਉਡਾਦੇ ਜਦ ਹਵਾ ਤੇਜ਼ ਆਉਂਦੀ ਹੈ ਦੋ ਕਿਸਮ ਦੇ ਪੱਤੇ ਹੁੰਦੇ ਨੇ ਪਿੱਪਲ ਦੇ ਇੱਕ ਤਾਂ ਸੁੱਕ ਕੇ ਥੱਲੇ ਡਿਗੇ ਹੁੰਦੇ ਨੇ ਪੀਲੇ ਹੋ ਕੇ ਥੱਲੇ ਡਿਗੇ ਹੁੰਦੇ ਨੇ ਸੁੱਕਦੇ ਨੇ ਇਹ ਕੋਤੇ ਹਰੇ ਹੁੰਦੇ ਨੇ ਨਵੇਂ ਉੜਦੇ ਦੋਏ ਨੇ ਉਹ ਤਾਂ ਉੱਥੇ ਉੜਦੇ ਨੇ ਚੱਲ ਬਣਾਉਂਦੇ ਨੇ ਪਿੱਪਲ ਦੇ ਨਾਲੇ ਉਹ ਤਾਂ ਖੁੱਲਦੇ ਨੇ ਤੇ ਪੜਨਾ ਜੋ ਜੁੜੇ ਹੋਏ ਨੇ ਤੇਜ਼ ਹਵਾ ਆਉਣ ਤੇ ਆਂਦੀ ਆਉਣ ਉਹ ਜਿਹੜੇ ਹੁੰਦੇ ਨੇ ਜੜਾਂ 'ਚ ਪਏ ਉਹ ਉੜ ਕੇ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ ਉਹ ਪੇਪਰ ਤੋਂ ਬਹੁਤ ਦੂਰ ਚਲੇ ਜਾਂਦੇ ਪੇਪਰ ਤੇ ਕਬਜ਼ਾ ਕੀਤਾ ਹੁੰਦਾ ਉਹਨਾਂ ਦਾ ਦਾ ਥੱਲੇ ਉਹ ਜਿਹੜਾ ਪੇੜ ਹੁੰਦਾ ਪੇੜ ਪਾਸ ਆਪਣ ਤੇ ਜੜਾ ਉਹ ਪੱਤੇ ਹੀ ਪੇੜ ਬੁਰਾ ਲੱਗਦੇ ਨੇ ਜਦ ਪੇੜ ਦੇ ਪ੍ਰਭ ਕੇ ਪੰਥ ਨੂੰ ਕੋ ਚਲਾ ਜਦ ਪ੍ਰਭ ਕੇ ਪੰਨੀ ਨਾਲ ਚੱਲਦਾ ਕੋਈ ਬੰਦ ਹੋ ਜਾਂਦਾ ਹੈ ਫਿਰ ਉਹ ਜਿਹੜੇ ਸੁੱਕੇ ਪੱਤੇ ਹੁੰਦੇ ਨੇ ਪਰਮੇਸ਼ਰ ਉਹਨਾਂ ਨੂੰ ਬੁਰਾ ਸਮਝਦਾ ਉਹਨਾਂ ਤੇ ਦ੍ਰਿਸ਼ਟੀ ਉਲਟੀ ਹੁੰਦੀ ਤਰਵਰ ਰੂਪੀ ਰਾਮ ਹੈ ਰਾਮ ਤਰਵਰ ਹੈ ਨਾ ਉਹ ਤਰਵਰ ਰੂਪੀ ਰਾਮ ਫਿਰ ਜਲਦਾ ਉਹਨਾਂ ਤੇ ਵੀ ਕੀ ਕਰਦੇ ਉਹਨਾਂ ਦੇ ਫਿਰ ਉਹ ਟੱਡੀ ਨਗਾ ਕਰਦਾ ਫਿਰ ਪੇੜ ਪਾਤਨ ਪੇੜ ਪਾਤ ਆਪਣ ਤੇ ਜਲ ਆਪਣੇ ਪੱਤੇ ਵੀ ਪੇੜ ਜਲਦਾ ਉਹ ਸੰਤ ਹੋ ਕੇ ਤੁਸੀਂ ਇਹ ਕੰਮ ਕਰਦੇ ਉਹਦੇ ਨਾਲ ਤੇ ਇਹ ਕੰਮ ਕਰ ਬਲੈਕਮੇਲ ਕਰਦੇ ਪ੍ਰਭ ਕੇ ਪੰਥ ਨੂੰ ਫੋਨ ਚਲੇ ਪ੍ਰਭ ਕੇ ਪੰਥ ਚਲਣ ਦੇ ਪੇੜ ਤੇ ਕਿਸੇ ਨੂੰ ਚੜ੍ਹਨ ਨਹੀਂ ਦਿੰਦੇ ਦਾਨ ਦਾ ਤਛੀ ਹੁੰਦੀ ਹੁੰਦੀ ਹੈ ਇਹਨਾਂ ਨੇ ਜੋ ਕੀਤਾ ਜੋ ਮੈਂ ਕੀਤਾ ਸੋ ਮੈਂ ਦੋਸ ਨਾਲ ਦੀਜਾ ਦੋਨਾਂ ਨੇ ਕੀਤਾ ਉਹਨਾਂ ਦੇ ਮੂਰੇ ਹੋ ਗਿਆ ਇਦਾਂ ਆਉਂਦਾ ਹੀ ਰਹਿੰਦਾ ਇਹ ਸਾਰੀਆਂ ਗੱਲਾਂ ਪ੍ਰੈਕਟੀਕਲ ਜੋ ਆਈਆਂ ਹੋਈਆਂ ਨੇ ਜੋ ਮੈਂ ਕੀਤਾ ਸੋ ਮੈਂ ਪਾਇਆ ਕੋਈ ਹਵਾਈ ਗੱਲਾਂ ਨਹੀਂ ਹੋਣੇ ਇਹ ਹੁੰਦਾ ਹੀ ਰਹਿੰਦਾ ਇਦਾਂ ਉਹਨਾਂ ਨੇ ਕੀਤਾ ਪਾ ਬੇਇੱਜ਼ਤੀ ਹੋਊਗੀ ਬੇਇੱਜ਼ਤੀ ਵਾਲਾ ਕੰਮ ਕਰੂਗਾ ਬੇਇੱਜ਼ਤੀ ਹੋਊਗੀ ਜਿਹੜੇ ਲੋਕ ਨਸ਼ਾ ਵੇਚਦੇ ਤੇ ਹੁਣ ਫੜੇ ਬੇਇੱਜ਼ਤੀ ਹੈ ਇਹ ਤਾਂ ਪੈਸਾ ਕਾਸਾ ਸੀ ਕੋਲ ਇੱਜ਼ਤ ਲੋਕਾਂ ਨੂੰ ਪਤਾ ਨਹੀਂ ਸੀ ਪੈਸਾ ਕਿੱਥੋਂ ਆਉਂਦਾ ਜਿੰਨਾ ਚਿਰ ਨਾ ਦੀ ਇੱਜ਼ਤ ਸੀ ਪੈਸੇ ਕਰਕੇ ਚੋਰ ਚੋਰੀ ਫੜਿਆ ਜਾਂਦਾ ਤੇ ਬੇਇੱਜ਼ਤੀ ਵੀ ਹੋ ਜਾਂਦੀ ਹੈ ਦੁਨੀਆ ਦੁਨੀਆ ਦੇ ਵਿੱਚ ਇੱਜ਼ਤ ਮਾਇਆ ਬੜਾਈ ਆ ਬਸ ਮਾਇਆ ਬੜਾਈ ਆ ਮਾਇਆ ਖਾਤਰ ਇਹਨਾਂ ਨੇ ਮਾਇਆ ਖਾਤਰ ਵਿਦਿਆ ਵਿੱਚ ਜਨਮ ਵਿਰਥਾ ਜਾਈ ਹਾਂਜੀ ਰੱਬ ਰਤਨ ਜਿਨ ਹੁਕ ਪਾਇਆ ਇਸ ਕੁਝ ਅਵਰ ਨਹੀਂ ਦ੍ਰਿਸ਼ਟ ਆਇਆ ਇਧਰ ਆ ਗਿਆ ਗੁਰਮੁਖ ਸੰਤ ਨਹੀਂ ਕਿਹਾ ਪਾਇਆ ਹੋਇਆ ਗੁਰਮੁਖ ਪਾਇਆ ਸੰਤ ਕਿਉਂ ਨਹੀਂ ਲਿਖਿਆ ਸੰਤ ਪਹਿਲਾਂ ਤੇ ਬਦਨਾਮ ਹੋਏ ਨੇ ਗੁਰੂ ਨਾਨਕ ਤੋਂ ਪਹਿਲਾਂ ਦੇ ਬਦਨਾਮ ਹੋਏ ਨੇ ਸੰਤ ਕਬੀਰ ਵੇਲੇ ਦੇ ਹੀ ਬਦਨਾਮ ਨੇ ਸੰਤ ਕਬੀਰ ਨੇ ਦੋ ਕਿਸਮ ਦੇ ਸੰਤ ਲਿਖੇ ਇੱਕ ਹਰ ਕੇ ਸੰਤ ਲਿਖਿਆ ਇੱਕ ਕੱਲੇ ਸੰਤ ਕੱਲਾ ਜਿਹੜਾ ਸੰਤ ਕਹਾਉਂਦਾ ਉਹ ਦੋ ਨੰਬਰ ਦਾ ਜਿਹੜਾ ਕਾ ਸੰਤ ਕਹਾਉਂਦਾ ਉਹ ਕਿਸੇ ਦਾ ਸੰਤ ਹੈ ਉਹ ਜਰਖਰੀਦ ਗੁਲਾਮ ਹੈ ਹਰਕਾ ਕੱਲ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਉਹ ਹਰ ਕਾ ਕਿਸੇ ਦਾ ਸੰਤ ਹੈ ਕੁੱਤਾ ਕਿਸੇ ਦਾ ਉਹਦਾ ਮਾਲਕ ਕੋਈ ਹੈ ਇਹ ਸੰਤ ਦਾ ਆਪ ਮਾਲਕ ਹੈ ਇਹ ਤਾਂ ਕਹਿੰਦਾ ਅਸੀਂ ਰੱਬ ਵਾਸ ਕੀਤਾ ਹੈ ਪ੍ਰੇਮ ਦੀ ਅਡੋਰੀਆਂ ਪਾ ਕੇ ਇਹਦਾ ਕਾਹਨੂੰ ਹੈ ਕੋਈ ਇਹ ਕਾਹਨੂੰ ਕਿਸੇ ਦਾ ਇਹ ਦਾ ਫਿਰ ਸੰਤ ਇਹ ਸਵਾਲ ਦਾ ਇਹ ਸੰਤਾ ਮਤਲਬ ਦਾ ਸਵਾਰਥ ਦਾ ਹੋਰ ਕਿਸੇ ਦਾ ਨਹੀਂ ਇਹ ਸਵਾਰਥ ਦਾ ਸੰਤਾ ਹੈ ਤਪਾ ਦੀ ਲੋਭੀ ਹੈ ਇਹ ਤਪਾ ਦੀ ਲੋਭੀ ਹੈ ਇਹ ਲੋਭੀ ਨੇ ਤਪੇ ਨਹੀਂ ਆਣਾ ਉਹ ਤਪਿਆ ਲੋਭੀ ਵਾਲੇ ਜਿਹੜਾ ਸ਼ਬਦ ਕੱਢ ਕੇ ਦੇਖ ਲਓ ਇਹਨਾਂ ਨੂੰ ਮਿਲਦੀ ਹੈ ਇਸ ਇੱਕ ਇੱਕ ਲਫ਼ਜ਼ ਇਹਨਾਂ ਨੂੰ ਮੁੱਖ ਤੇ ਕਿਹਾ ਹੋਇਆ ਜੇ ਉਹਨਾਂ ਨੇ ਤਿਹਾਰੇ ਪਾਲੇ ਕੜੇ ਪਾਲੇ ਫਿਰ ਗਾਹਾਂ ਬਦਲ ਗਏ ਅੰਦਰੋਂ ਬਦਲ ਗਏ ਅੰਦਰ ਤਾਂ ਹੋਈ ਹੈ ਬਾਹਰ ਬਦਲ ਗਈ ਹੈ ਪੇਖ ਬਦਲਿਆ ਸਰ ਹਾਂ ਹਾਂਜੀ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੁਛ ਅਵਰ ਨਹੀਂ ਦ੍ਰਿਸ਼ਟ ਆਇਆ ਨਾਮ ਰਤਨ ਜਿਨ ਗੁਰਮੁਖੀ ਪਾਇਆ ਜਿਨ੍ਹਾਂ ਨੇ ਨਾਮ ਰਤਨ ਪਾ ਲਿਆ ਗੁਰਮੁਖਾਂ ਨੇ ਤਿਸ ਕੁਛ ਅਵਰ ਨਹੀਂ ਦ੍ਰਿਸ਼ਟ ਆਇਆ ਉਹਨਾਂ ਨੂੰ ਹੋਰ ਕੁਝ ਦਿਖਿਆ ਨਾਮ ਤੇ ਬਿਨਾਂ ਸੰਸਾਰ ਜਿਹੜਾ ਨਾਮ ਪਾ ਲੈਂਦਾ ਉਹਨੂੰ ਮਾਇਆ ਦੀਦੀ ਹੋਈ ਹੈ ਕਿੰਨੀਆਂ ਚੀਜ਼ਾਂ ਨੇ ਜਿਹਨੂੰ ਐਕਸਰੇ ਦੇਖਦਾ ਹੀ ਨਹੀਂ ਹੈ ਐਕਸਰੇ ਦੇ ਵਿੱਚ ਦੇਖ ਲਓ ਮਾਸ ਤਾਂ ਦੀਦਾ ਹੀ ਨਹੀਂ ਪਲਾਸਟਿਕ ਤਾਂ ਦੀਦਾ ਹੀ ਨਹੀਂ ਪੱਟੀ ਬੱਲੀ ਦਾ ਦੀਦੀ ਹੋਣੀ ਹਾਂ ਜਗ੍ਹਾ ਕੋ ਮੇਖ ਹੋਦੀ ਦੀ ਜਾਂਦੀ ਹੈ ਹੱਡੀ ਨਹੀਂ ਜਾਂਦੀ ਹੈ ਕੋਈ ਚੀਜ਼ਾਂ ਦੀਆਂ ਨੇ ਕੁਝ ਨਹੀਂ ਦੀਆਂ ਐਸੀ ਹੋਈ ਦ੍ਰਿਸ਼ਟੀ ਤੁਮ ਗਿਆ ਦੀ ਉਹਨੂੰ ਸੱਚ ਨਹੀਂ ਨਾ ਜੋੜ ਦੇਣਾ ਹੀ ਨਹੀਂ ਜੇ ਚੀਜ਼ ਦੀਦੀ ਹੋਈ ਨਹੀਂ ਉਹਨੂੰ ਉਹਦਾ ਉਹਦੇ ਤੇ ਅਸਰ ਕੀ ਹੋਣਾ ਜਿਹੜੀ ਉਹ ਦੀਦੀ ਹੋਈ ਨਹੀਂ ਚੀਜ਼ ਉਹਨੂੰ ਹਰ ਬਨਾਵਰ ਨਾ ਦੇਖੋ ਕੋਈ ਉਹਨੂੰ ਹਰ ਬਨ ਕੁਝ ਦੀਦਾ ਹੀ ਨਹੀਂ ਤੇ ਹਰ ਜੋ ਦੀਦਾ ਉਹਦਾ ਅਸਰ ਹੋਣਾ ਬਿਨ ਦੇਖੇ ਉਪਜੇ ਨਹੀਂ ਕਿ ਹਰ ਦੇਖਾ ਦੀਦਾ ਹਾਰਾ ਤਾਂ ਹਰ ਦੀ ਉਹ ਸਭ ਜੂਦ ਹੋਰ ਨਹੀਂ ਉਪਜ ਸਕਦੀ ਉੱਥੋਂ ਲੈ ਕੇ ਉਹਨੇ ਤੱਕ ਤੇ ਗੱਲ ਬਿਨ ਦੇਖੇ ਉਪਜੇ ਨਹੀਂ ਆਉਂਦਾ ਜਦੋਂ ਦੀਦਾ ਹੀ ਹਾਰਾ ਤਾਂ ਆਸਾ ਵੀ ਹਲਦੀ ਉਹ ਉਪਜੂਗੀ ਹੋਰ ਕਿਵੇਂ ਉਪਜੂ ਗੁਰਬਾਣੀ ਦੋਰ ਦੋ ਚਾਰੇ ਰਹਿਣੇ ਨੇ ਨਾ ਤਿੰਨ ਹੋਣੇ ਨੇ ਨਾ ਫਸ ਹੋਣੇ ਨੇ ਸਾਰੀ ਮੈਥਮੈਟਿਕਲੀ ਲਿਖੀ ਹੋਈ ਹੈ ਹਾਂਜੀ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਦਾ ਸੰਗ ਨਾਮੋ ਤਨ ਜੇ ਉਹਦੇ ਵਾਸਤੇ ਧਨ ਹੈ ਗੁਰਮੁਖ ਵਾਸਤੇ ਤਨ ਆਦਾ ਦੂਏ ਤਨ ਨੂੰ ਤਨ ਨਹੀਂ ਸਮਝਦਾ ਨਾਮੋ ਤਨ ਨਾਮ ਤਨ ਨਾਮੋ ਰੂਪ ਰੰਗ ਹੀ ਹੈ ਨਾ ਨਾਮੋ ਸੁਖ ਹਰ ਰਾਮ ਕਾ ਸੰਗ ਨਾਮੋ ਸੁਖ ਸੋਖੀ ਹੈ ਨਾਮ ਚ ਸੰਗਤ ਕੀ ਵੀ ਹੈ ਨਾਮ ਦੀ ਨਾਮ ਬਿਨਾ ਕਿਸੇ ਨਾਲ ਸੰਪਰਕ ਨਹੀਂ ਹੁਕਮ ਤੋਂ ਬਿਨਾ ਸੰਪਰਕ ਕਿਸੇ ਚੀਜ਼ ਨਾਲ ਨਹੀਂ ਤੇ ਹੁਕਮ ਹੈ ਦਾ ਫਿਰ ਪਾਣਾ ਦਾ ਪਾਣਾ ਹੀ ਮੰਨੂ ਉਹਦੇ ਤੇ ਭਾਣੇ ਤੋਂ ਸਵਾ ਹਰੀ ਕੱਖ ਨਹੀਂ ਕਹਿਣ ਦਾ ਮਤਲਬ ਇਹ ਹੈ ਭਾਣੇ ਤੋਂ ਸਵਾ ਕੁਝ ਵੀ ਨਹੀਂ ਸਭ ਪਾਣੇ 'ਚ ਪੈਦਾ ਹੋਇਆ ਪਾਣੇ ਨਹੀਂ ਪੈਦਾ ਕੀਤਾ ਪਾਣੇ ਨੇ ਖਾ ਜਾਣਾ ਸਭ ਕੁਝ ਪਾਣੇ ਨੇ ਬਾਹਰ ਕੱਢਿਆ ਪਾਣੇ ਨਾਲੇ ਗੁਪਤ ਹੋ ਜਾਣਾ ਪਾਣੇ ਨਾਲੇ ਪ੍ਰਗਟਾ ਸੰਸਾਰ ਪਾਣੇ ਤੇ ਗੁਪਤ ਹੋ ਜਾਣਾ ਆਹ ਰਿਜ਼ਲਟ ਹੈ ਉਹਦਾ ਆਖਰੀ ਰਿਜ਼ਲਟ ਇਹ ਹੈ ਪਾਣੇ ਦੇ ਵਿੱਚ ਪੈਦਾ ਹੋਇਆ ਕ੍ਰਿਸ਼ਨ ਮੂੰਹ ਇਹ ਦਿਖਾਉਂਦਾ ਸ੍ਰਿਸ਼ਟੀ ਕਹਿੰਦਾ ਮੇਰੇ ਮੂੰਹ ਦੇ ਵਿੱਚ ਹੈ ਬਸ ਮੂੰਹ ਬੰਦ ਕਰ ਲਿਆ ਸਿੱਧੀ ਬੰਦ ਹੋ ਗਈ ਜਿੰਨਾ ਜਰ ਭਾਣੇ ਦਾ ਜਿੰਨਾ ਜਰ ਪੂਰਨ ਬ੍ਰਹਮ ਦਾ ਮੂੰਹ ਖੁੱਲਾ ਹੈ ਉਹਦੇ ਇੱਛਾ ਪ੍ਰਗਟ ਹੈ ਭਾਣਾ ਹੈ ਉਹਨਾਂ ਜਰ ਸਿੱਧੀ ਆ ਜਾਂ ਮੂੰਹ ਬੰਦ ਕਰ ਲਿਆ ਬੋਲਣਾ ਬੰਦ ਕਰਤਾ ਸਿੱਧੀ ਖਤਮ ਉਹ ਬੰਦ ਕਰਨ ਨੂੰ ਕਿੰਨਾ ਜਰ ਲੱਗਦਾ ਖੋਲਣ ਨੂੰ ਕਿੰਨਾ ਜਰ ਲੱਗਦਾ ਇਸ ਕਰਕੇ ਹਰ ਪੜਨ ਤਿਸਕਾ ਨੇਤਰ ਹੋ ਹੁਕਮ ਦੇ ਵਿੱਚ ਹੀ ਹੈ ਸਭ ਕੁਝ ਹੁਕਮ ਜੋ ਵਾਰ ਆਈ ਹੈ ਖੇਡ ਹੁਕਮ ਦੇ ਵਿੱਚ ਮਾ ਜਾਣ ਹਾਂਜੀ ਨਾਮੋ ਜਿਆਦਾ ਦੀ ਕਹਿੰਦੇ ਹੁਕਮ ਹੈ ਸਭ ਕੋਈ ਦਾ ਮਤਲਬ ਇਹ ਨਹੀਂ ਹੁਕਮ ਦੇ ਦੀ ਨਾ ਸਭ ਕੁਝ ਹੁਕਮ ਜੋ ਵਾਰ ਨਿਕਲਿਆ ਜੋ ਕੋਈ ਨਿਕਲਿਆ ਹੁਣ ਵੀ ਹੁਕਮ ਦੇ ਵਿੱਚ ਹੀ ਹੈ ਬਾਹਰ ਹੁਣ ਵੀ ਨਹੀਂ ਹੁਕਮ ਸਰਵਿਆਪੀ ਹੈ ਇਹ ਖੇਡ ਕੇ ਸਰਵਿਆਪੀ ਹੈ ਸੰਸਾਰ ਤਾਂ ਸਰਵਿਆਪੀ ਹੈ ਨਹੀਂ ਹੁਕਮ ਤਾਂ ਹੁਣ ਵੀ ਸਰਵਿਆਪੀ ਹੈ ਇਸ ਕਰਕੇ ਕ੍ਰਿਸ਼ਨ ਦੇ ਮੂੰਹ ਦੇ ਵਿੱਚ ਹੀ ਆ ਸਭ ਕੁਝ ਕ੍ਰਿਸ਼ਨ ਕੀ ਹੈ ਕ੍ਰਿਸ਼ਨ ਕਾਲ ਹੈ ਕਾਲ ਕੀ ਹੈ ਕਲਪਨਾ ਕਾਲ ਹੈ ਪਰਮੇਸ਼ਰ ਦੇ ਮਨ ਦੀ ਕਾਲ ਹੈ ਪਰਮੇਸ਼ਰ ਦਾ ਜਿਹੜਾ ਮਨ ਹੈ ਨਾ ਉਹਦੀ ਕਲਪਨਾ ਹੈ ਪਰ ਹੈ ਪਰਮਾਰਥ ਵਾਸਤੇ ਕਲਪਨਾ ਉਹਦੀ ਸਵਾਰਥ ਵਾਸਤੇ ਨਹੀਂ ਉਹਦੇ ਮਨ ਦੀ ਕਲਪਨਾ ਹੀ ਸ੍ਰਿਸ਼ਟੀ ਹੈ ਉਹਦਾ ਮਨ ਹੈ ਕਾਲ ਹੈ ਉਹ ਕਾਲ ਦੇ ਵਿੱਚੋਂ ਹੀ ਪੈਦਾ ਹੋਈ ਹੈ ਉਹਦੇ ਮੂੰਹ ਚੋਂ ਮੂੰਹ ਦੇ ਵੀ ਰਹਿ ਜਾਣੀ ਹੈ ਸਮਾਂ ਜਾਂ ਉਹਨੇ ਬੰਦ ਕਰਨਾ ਮੂੰਹ ਵਿੱਚੋਂ ਹੀ ਰਹਿ ਜਾਣੀ ਹੈ ਇਸ ਤਰੀਕੇ ਨਾਲ ਦਿਖਾਈ ਹੋਈ ਹੈ ਉੱਥੇ ਨਕਸ਼ਾ ਸਮਝਾ ਨਹੀਂ ਰਹੇ ਗੱਲ ਉਹਨਾਂ ਨੇ ਠੀਕ ਕਹੀ ਆਪਣੀ ਜਾਣੇ ਕਹਿਣ ਦੀ ਕੋਸ਼ਿਸ਼ ਠੀਕ ਕੀਤੀ ਹੈ ਸਮਝਾਉਣ ਜੋਗਾ ਕੋਈ ਹੈ ਨਹੀਂ ਉਹਨਾਂ ਚ ਗੱਲਾਂ ਉਹ ਵੀ ਠੀਕ ਨੇ ਪਰ ਸਮਝਾਵੇ ਕੌਣ ਹੋਰ ਨਕਸ਼ੇ ਬਣਾ ਕੇ ਰੱਖਦੇ ਹੋਰ ਕੋਈ ਸਮਝਾਤਾ ਸਮਝਾਉਣ ਵਾਲੇ ਕਾਬਲ ਬੰਦੇ ਨਹੀਂ ਰਹੇ ਇਹ ਇਹ ਜਾਣ ਕੇ ਨਹੀਂ ਸਮਝਾਇਆ ਉੱਥੇ ਵੀ ਕੀਤੀ ਸਮਝਾਉਣ ਵਾਲਿਆਂ ਨੇ ਉਹਦਾ ਰੰਗ ਰੂਪ ਹੋਰ ਹੀ ਬਣਾਤਾ ਸਾਰੀ ਸਟੋਰੀ ਹਾਂ ਉਹ ਰੰਗ ਰੂਪ ਜੋ ਉੱਥੇ ਵਿਗਾੜਿਆ ਨਾ ਉਹੀ ਇੱਥੇ ਵਿਗਾੜਿਆ ਸਾਡੇ ਗੱਲ ਕੋਈ ਕੋਈ ਸੋਧੇ ਸਿਮਰਤ ਸਾਸਤਰ ਨੇ ਸੋਧੇ ਹੀ ਨੇ ਅਸੀਂ ਉਹਨਾਂ ਦੇ ਰੂਪ ਉੱਥੇ ਪਲਟੇ ਨੇ ਅਰਥਾਂ ਦੇ ਅਨਰਥ ਕੀਤੇ ਨੇ ਅਨਰਥੇ ਸੋਧਦੇ ਰਹੇ ਨੇ ਅਨਰਥੇ ਪਾਰਸਨਾਥ ਵੇਲੇ ਨਰਸ ਸੋਧਦੇ ਗਏ ਅਨਰਥੇ ਹੁਣ ਸੋਧਦੇ ਆ ਸੋਧ ਕੇ ਅਰਥ ਕਰਦੇ ਅਰਥ ਠੀਕ ਕਰਦੇ ਆ ਗੱਲਾਂ ਉਹੀ ਨੇ ਗੱਲ 'ਚ ਫਰਕ ਕੋਈ ਨਹੀਂ ਹੈ ਸਮਝਾਉਣ ਵਾਲਿਆਂ ਨੇ ਜਾਣ ਕੇ ਫਰਕ ਪਾਇਆ ਸੀ ਜਾਂ ਉਹਨਾਂ ਤੋਂ ਪੈ ਗਿਆ ਮੂਲ ਗੱਲ ਠੀਕ ਹੈ ਸਾਰੀ ਮੂਲ ਗੱਲ ਠੀਕ ਮੂਲ 'ਚ ਕੋਈ ਗਲਤੀ ਜਿਹੜਾ ਮੂਲ ਦੇ ਖਿਲਾਫ ਹੈ ਮੂਲ ਹੈ ਜਿਹੜਾ ਮੂਲ ਦੇ ਖਿਲਾਫ ਨੇ ਮਿਸ਼ਨਰੀ ਵਾਲੇ ਉਹ ਤਾਂ ਸਟੂਡੈਂਟ ਹੀ ਧਰਮ ਦੇ ਅਸਲ 'ਚ ਉਹ ਸ਼ੈਤਾਨ ਨੇ ਜਿਹੜਾ ਧਰਮ ਦੇ ਖਿਲਾਫ ਹੁੰਦਾ ਸ਼ੈਤਾਨ ਹੁੰਦਾ ਉਹ ਸ਼ੈਤਾਨ ਨੇ ਉਹ ਮਾਇਆ ਦਾ ਜ਼ਿਆਦਾ ਅਸਰ ਹੈ ਉਹ ਨਹੀਂ ਚਾਹੁੰਦੇ ਧਰਮ ਫੈਲੇ ਉਹ ਕਿਉਂਕਿ ਉਹ ਪਾਪ ਜਿਹੜਾ ਹੈ ਨਾ ਇੱਕ ਪਾਸੇ ਪਾਪ ਹੈ ਇੱਕ ਪਾਸੇ ਪੁੱਤ ਦੋਨੋਂ ਭਾਈ ਦੋ ਮਿਲ ਕੇ ਸਿਸੋ ਭਾਈ ਉਹ ਪਾਪ ਵਾਲੇ ਧੜੇ ਛੋੜੇ ਪਾਪ ਨੂੰ ਕਮਜ਼ੋਰ ਹੋਣ ਨਹੀਂ ਦੇਣਾ ਚਾਹੁੰਦੇ ਜਿਹਦੇ ਅੰਦਰ ਜ਼ਿਆਦਾ ਮਾਇਆ ਪ੍ਰਬਲ ਹੈ ਨਾ ਮਾਇਆ ਦਾ ਉਹ ਪ੍ਰਬਲ ਹੈ ਜਿਹਦੇ ਅੰਦਰ ਉਹ ਪਾਪ ਵਾਲੇ ਤੋਂ ਲੈ ਛੋੜਾ ਆਡੀ ਪ੍ਰਬਲ ਮਾਇਆ ਮਾਇਆ ਰੋਜ਼ ਹੈ ਨਾ ਸੱਚ ਦੇ ਝੂਠ ਅੱਜ ਦੇ ਰੋਜ਼ ਕੀ ਹੈ ਝੂਠ ਝੂਠ ਤੇ ਧੜੇ ਨੂੰ ਕਮਜ਼ੋਰ ਨਹੀਂ ਹੋਣਾ ਦੇਣਾ ਚਾਹੁੰਦੇ ਦਲੀਲਾਂ ਕੀ ਦੇਣਗੇ ਸਮਾਜਿਕ ਦਲੀਲਾਂ ਦੇਣਗੇ ਕੋਈ ਸਮਾਜ ਝੂਠਾ ਉਹ ਸਮਾਜ ਤੇ ਗੱਲ ਲਿਆਉਂਦੇ ਨੇ ਆ ਕੇ ਸੱਚ ਤੋਂ ਬਾਅਦ ਜਾਂਦੇ ਨੇ ਸਮਾਜ ਤੇ ਲੈ ਆਉਂਦੇ ਸਮਾਜ ਹੈ ਸਮਾਜ ਹੈ ਸੰਸਾਰ ਗੁਰਬਾਣੀ ਕਹਿੰਦੀ ਹੈ ਭਗਤਾਂ ਤੇ ਸਾਰੀਆਂ ਜੋੜ ਕੇ ਦੇ ਨਾਲ ਸਮਾਜਦਾਰ ਭਗਤ ਦਾ ਜੋੜੇ ਨਹੀਂ ਜਿਹੜਾ ਸਮਾਜ ਤੇ ਆ ਗਿਆ ਭਗਤੀ ਛੱਡ ਗਿਆ ਗੁਰਮਤਾਂ ਕੇ ਛੱਡ ਕੇ ਸਮਾਜ ਤੇ ਆਉਂਦੇ ਨੇ ਜਦੇ ਅਸਲ ਜੀ ਸਮਾਜਿਕ ਆਦਮੀ ਨੇ ਉਹ ਸਮਾਜ ਸੁਧਾਰਕ ਨੇ ਸਮਾਜ ਸਾਰਕ ਸੱਚ ਤੇ ਜਾਇ ਨਹੀਂ ਸਕਦਾ ਸਾਡੀ ਗੱਲ ਨੂੰ ਐਡਮਿਟੇ ਨਹੀਂ ਕਰ ਸਕਦਾ ਕਹਿੰਦਾ ਫਿਰ ਤਾਂ ਸਾਡੀ ਸਮਾਜ ਨਹੀਂ ਰਹਿਣੀ ਫਿਰ ਤਾਂ ਸਾਡਾ ਉਹ ਨਹੀਂ ਰਹਿਣਾ ਫਿਰ ਤਾਂ ਸਾਡਾ ਉਹ ਨਹੀਂ ਰਹਿਣਾ ਤੁਸੀਂ ਰੱਖੋ ਇੱਥੇ ਜਦੋਂ ਦੇ ਤੁਸੀਂ ਤੇ ਨਿਸ਼ਾਨ ਦੀ ਅੱਗੇ ਚੱਲਦੇ ਰਹੋ ਕ੍ਰਿਸ਼ਨਾ ਬੁੱਝ ਗੱਲੇ ਨਹੀਂ ਕਰਦੇ ਹੋ ਕਿਉਂ ਕਰਦੇ ਸਾਰੀ ਜੰਮ ਕੇ ਦੂਤ ਗਿਆ ਤੇ ਬਸਾ ਕੇ ਰੱਖਣ ਵਾਲੇ ਨੇ ਜੰਮ ਕੇ ਦੂਤ ਨੇ ਜਾ ਕੇ ਰੱਖਣ ਵਾਲੇ ਉਹ ਹੈ ਨਾ ਹਰਨਾ ਬਾਜਾਂ ਤੇ ਸਿਕਦਾਰਾ ਪੜਿਆ ਨਾ ਥੋੜਾ ਜਿਹਾ ਗਿਆਨ ਪੜ ਲਿਆ ਸੁਧਾਰ ਰਹੇ ਨੇ ਸਮਾਜ ਸੁਧਾਰ ਨੇ ਜਿਹੜੇ ਗੱਲ ਸਮਾਜ ਦੀ ਗੱਲ ਨਹੀਂ ਉਹ ਬਪਿਰ ਦਰਸ਼ਨ ਸਮਾਜ ਦੀ ਗੱਲ ਕਰਦਾ ਪਤਾ ਉਹ ਸਾਰੀ ਗੱਲ ਦਾ ਸਾਰੀ ਗੱਲ ਸਮਝੀ ਲੇਕਿਨ ਪੈਸਾ ਚਾਹੀਦਾ ਲਾਲਚੀ ਹੈ ਪੈਸਾ ਤਾਂ ਸਮਾਜ ਚੋਂ ਮਿਲਣਾ ਪੈਸਾ ਸਮਾਜ ਚੋਂ ਮਿਲਣਾ ਜਿਹੜੇ ਆਦਮੀ ਤੇ ਖੜੇ ਨੇ ਨਾ ਉਹ ਨਹੀਂ ਗੱਲ ਸੱਚੀ ਗੱਲ ਨਹੀਂ ਕਰਦੇ ਇਸੇ ਤਾਂ ਤਿਆਗ ਹੈ ਸਭ ਦਾ ਤਿਆਗ ਹੈ ਸਭ ਦਾ ਤਾਂ ਜਿਹੜੇ ਨਾਂਗੇ ਸਾਹਿਬ ਨੇ ਉਹ ਸਮਾਜ ਦੀ ਗੱਲ ਨਹੀਂ ਕਰਦੇ ਉਹ ਸਮਾਜ ਛੱਡੀ ਉਹ ਸਮਾਜ ਛੱਡੀ ਉਹਨਾਂ ਨਾਲੇ ਨਾਗੇ ਸਾਹਿਬ ਦਾ ਅਸੀਂ ਮਾਨਕ ਨੇ ਗੱਲ ਕੀਤੀ ਹੈ ਉਹਨਾਂ ਨਾਲੇ ਗੱਲ ਕੀਤੀ ਹੈ ਬਹੁਤੀ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਸੀ ਉਹ ਹੰਕਾਰ ਜਦ ਅਜੇ ਪਏ ਨੇ ਉਹਨਾਂ ਨੂੰ ਗੱਲ ਕਰ ਚਲੇ ਪਿਆ ਉਹਨਾਂ ਦੇ ਕਈ ਕਈ ਗਾਜ ਉੱਚਾ ਹੰਕਾਰ ਹੈ ਰਹਿਕਾਰ ਡੁੱਬੇ ਹੋਏ ਨੇ ਬਹੁਤੇ ਜ਼ਿਆਦਾ ਥੱਲੇ ਤੱਕ ਹਾਂਜੀ ਨਾਮ ਧਨ ਨਾਮੋ ਰੰਗ ਨਾਮੋ ਸੁਖ ਹਰ ਨਾਮ ਦਾ ਸੰਗ ਰੂਪ ਰੰਗ ਔਰ ਧਨ ਦੋ ਚੀਜ਼ਾਂ ਨੇ ਬੜਾ ਰਾਜਾ ਹੋਵੇ ਰੂਪ ਰੰਗ ਤੇ ਕਬਜ਼ਾ ਕਰੂ ਇਹ ਕਰਤਾ ਦੇ ਉੱਤੇ ਕਬਜ਼ਾ ਇਹ ਜਿਹੜੇ ਸੰਤ ਨੇ ਇਹਨਾਂ ਦਾ ਵੀ ਇਹੀ ਕੰਮ ਰੂਪ ਰੰਗ ਤਨ ਦੋ ਚੀਜ਼ਾਂ ਦਾ ਜਿਹੜਾ ਗੁਰਮੁਖ ਹੈ ਉਹਦੇ ਵਾਸਤੇ ਨਾਮ ਹੈ ਰੰਗ ਹੈ ਨਾਮ ਹੈ ਤਨ ਸੰਸਾਰੀ ਰੂਪ ਰੰਗ ਉਹਦੇ ਵਾਸਤੇ ਕੁਛ ਨਹੀਂ ਸਾਂ ਭਵ ਸਾਗਰ ਨਰਕ ਘੋਰ ਦੁਆਰਾ ਹੈ ਅਜ ਨਰ ਨਰਕ ਹੋਰਕਾ ਦੁਆਰਾ ਉਹਦੇ ਵਾਸਤੇ ਨਰਕ ਹੋਰਕਾ ਦੁਆਰਾ ਸਮਾਜ ਨਰਕ ਹੋਰਕਾ ਦੁਆਰਾ ਜਿਹੜੀ ਸਮਾਜ ਦੀ ਗੱਲ ਕਰਦੇ ਨੇ ਨਾ ਬਚਾਉਣ ਨੂੰ ਗੁਰਬਾਣੀ ਇਹਨੂੰ ਨਰਕ ਹੋਰਕਾ ਦੁਆਰਾ ਬੁੱਧੀ ਜੇ ਦੁਬਾਰਾ ਜਨਮ ਲੈਣਾ ਹੈ ਸਮਾਜ ਚ ਆਉਣਾ ਨਰਕ ਹੋਰਕਾ ਦੁਆਰਾ ਹੀ ਹੈ ਇਹ ਸਮਾਜ ਤਿਆਗ ਕੇ ਆਪਣੇ ਘਰ ਜਾਣਾ ਇਹ ਮਸਲਾ ਸਾਡੇ ਕੋਲ ਸਮਾਜ ਤਿਆਗ ਕੇ ਆਪਣੇ ਘਰ ਜਾਣਾ ਜਿਹਨੇ ਜਾਣਾ ਉਹਨੂੰ ਤਿਆਗ ਲਪੂਗਾ ਪਰ ਇਹ ਗੱਲ ਲਕੋ ਰਹੇ ਨੇ ਇਹ ਗੱਲ ਤਾਂ ਲਕੋ ਰਹੇ ਨੇ ਕਿਉਂਕਿ ਉਹਨਾਂ ਦਾ ਸਮਾਜ ਰੱਖ ਕੇ ਫਾਇਦਾ ਉਹਨਾਂ ਨੂੰ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਗੋਲਕ ਚਾਹੀਦੀ ਉਹਨਾਂ ਨੂੰ ਕਾਲਜ ਬਣਾਉਣੇ ਨੇ ਸਕੂਲ ਬਣਾਉਣੇ ਪਰ ਤਰੱਕੀ ਕਰਨੀ ਬਾਣੀ ਨਾਲ ਤਾਂ ਲੋੜ ਨਹੀਂ ਆਉਂਦਾ ਕਿ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤਾਂ ਜਾਣਾ ਉਹਨਾਂ ਦਾ ਲੋੜ ਨਹੀਂ ਆਉਂਦਾ ਕੁਰਬਾਨੀ ਨਾਲ ਕਾਚਾ ਹੀ ਲੋੜ ਨਹੀਂ ਆ ਰਿਹਾ ਜਿਹੜੇ ਦੁਨੀਆ ਸੇਰ ਮੇਲਾ ਦਸਤਗਿਰੀ ਨਾ ਉਹਨਾਂ ਦਾ ਲੋਟ ਨਹੀਂ ਆ ਰਿਹਾ ਕਿ ਨਾ ਆਉਣਾ ਨਹੀਂ ਲੋਟ ਹਾਂ ਤਾਲਮੇਲ ਬਣਾ ਰਹੇ ਨੇ ਝੂਠ ਝਾੜ ਬੋਲ ਕੇ ਅਗਰ ਵਿਗੜ ਜਾਂਦਾ ਤਾਲਮੇਲ ਐਨੇ ਕਲੀਅਰ ਕੱਟ ਨੂੰ ਲੰਗਾ ਨਹੀਂ ਕੋਈ ਕਰ ਸਕਦਾ ਦੁੱਖਾ ਕਰਨਾ ਬਹੁਤ ਔਖਾ ਹੈ ਨਾ ਦੁੱਖਾ ਤਾਂ ਕਰੇ ਜੋ ਕੋਈ ਆਪ ਐਡੀ ਮਿਹਨਤ ਕਰੇ ਸਟੱਡੀ ਕਰੇ ਖੋਜੇ ਕੇ ਦੱਸੇ ਇਹਨਾਂ ਕਿਸੇ ਕੋਲ ਟਾਈਮ ਕਿਹਦੇ ਕੋਲ ਹੈ ਇਸ ਕਰਕੇ ਉਹਨਾਂ ਦਾ ਦਾਲ ਫੁਲਕਾ ਚੱਲੀ ਜਾਂਦਾ ਉਹਨੇ ਫੁਲਕਾ ਵੀ ਧਰਮ ਦਾ ਬਾਈ ਬੈਠਾ ਧਰਮ ਦਾ ਆਪੇ ਬਣੇ ਹਾਂ ਧਰਮ ਆਪ ਸੱਪਾ ਵੀ ਆਪ ਨੂੰ ਫੁਲਕਾ ਉਹ ਧਰਮ ਤਾਂ ਆਪ ਬਣ ਕੇ ਉਹ ਰਾਹ ਰੋਕ ਲਿਆ ਪੇਟ ਪਾਤ ਆਪਣ ਤੇ ਤਾਂ ਹੀ ਤੇ ਜੜਦਾ ਹੈ ਸਮਾਜਿਕ ਆਦਮੀ ਨੇ ਧਰਮ ਤੇ ਕਬਜ਼ਾ ਕਰ ਲਿਆ ਧਰਮ ਵਾਲਾ ਰਾਹ ਬੰਦ ਕਰਦਾ ਸੱਚ ਧਰਮ ਵਾਲਾ ਰਾਹ ਬੰਦ ਕਰਕੇ ਡੁਪਲੀਕੇਟ ਧਰਮ ਸਮਾਜਿਕ ਧਰਮ ਚਲਾ ਲੇ ਜਿੰਨੇ ਸੰਤ ਨੇ ਸਮਾਜਿਕ ਕੰਮ ਕਰਦੇ ਨੇ ਅਸੀਂ ਚੋੜ ਕੀ ਹੈ ਸਮਾਜਿਕ ਕੰਮ ਕਰਦੇ ਸਭ ਸਮਾਜਿਕ ਕੰਮ ਕਰਨ ਵਾਲੇ ਜਿਹੜੇ ਸੰਤ ਨੇ ਉਹ ਭਵ ਸਾਗਰ ਦੇ ਹੀ ਦੂਤ ਭਵ ਸਾਗਰ ਤੋਂ ਗਾਂ ਨਹੀਂ ਜਾ ਸਕਦੇ ਨਾ ਜਾਣ ਨਾ ਜਾਣ ਦੀ ਗੱਲ ਕਰਨ ਬਾਹਰ ਛੱਡਣ ਦੀ ਗੱਲ ਕਰ ਪਰ ਇਹਨਾਂ ਲੀਡਰਾਂ ਨੂੰ ਉਹ ਚੰਗੇ ਲੱਗਦੇ ਨੇ ਉਹ ਲੀਡਰਾਂ ਨਾਲ ਫੋਰਾਂ ਖਿਚਾ ਕੇ ਬੜੇ ਖੁਸ਼ ਨੇ ਦੋ ਹੀ ਤਰ੍ਹਾਂ ਖੁਸ਼ ਨੇ ਲੀਡਰ ਵੀ ਕੋਈ ਨਹੀਂ ਉਹ ਵੀ ਨਹੀਂ ਇਹਨਾਂ ਨੂੰ ਕਿੰਨਾ ਸਮਝਦੇ ਨੇ ਉਹ ਸੈਟੀਸਫਾਈ ਨੇ ਉਹ ਮਹਾਪੁਰਖ ਨੇ ਇਹ ਗੁਰਮੁਖ ਨੇ ਪਹਿਲਾਂ ਸਰਕਾਰ ਬੋਲਦੀ ਹੈ ਪਿੱਛੇ ਇਹ ਜਿਹੜੇ ਇਹ ਜਿਹੜੇ ਸਰਕਾਰੀ ਆਦਮੀ ਨੇ ਜੋ ਸੰਗਤ ਚੋਰ ਕਹਿੰਦੀ ਹੈ ਉਹਨਾਂ ਨੂੰ ਗੁਰਮੁਖ ਦਾ ਖਿਤਾਬ ਦੇ ਦਿੰਦੇ ਨੇ ਉਹਨਾਂ ਨੂੰ ਮਹਾਂਪੁਰਖ ਦਾ ਦੇ ਦਿੰਦੇ ਨੇ ਦੋਏ ਇੱਕੋ ਜਨ ਕ੍ਰਿਸ਼ਨ ਭਗਵਾਨ ਹੈ ਰਿਸ਼ੀ ਉਹਦਾ ਗੁਰੂ ਹੈ ਦਰਵਾਜ਼ਾ ਮੁਨੀ ਗੁਰੂ ਹੈ ਉਹਨੇ ਗੁਰੂ ਬਣਾ ਲਿਆ ਉਹਨੇ ਉਹਨੂੰ ਭਗਵਾਨ ਬਣਾ ਰਾਮ ਭਗਵਾਨ ਬਣਾਤਾ ਉਹਨੇ ਆਪ ਗੁਰੂ ਬਣ ਗਿਆ ਉਹਦਾ ਦੋਹਾਂ ਨੇ ਕੰਪਰੋਮਾਈਜ਼ ਕਰ ਲਿਆ ਦੋਹਾਂ ਦੀ ਜਦ ਬਣ ਗਈ ਪਬਲਿਕ ਕੀ ਹੈ ਪਬਲਿਕ ਬੇਵਕੂਫ ਦੇ ਕੋਲ ਪਬਲਿਕ ਕੀ ਹੈ ਦੇ ਕੋਲ ਇਹ ਕੰਪਰੋਮਾਈਜ਼ ਹੈ ਇਹਨਾਂ ਦਾ ਹੁੰਦਾ ਹਾਂ ਨਾਮੋ ਸੁਖ ਹਰ ਨਾਮ ਦਾ ਸੰਗ ਨਾਮੋ ਸੁਖ ਉਹਦਾ ਸੁਖ ਵੀ ਨਾਮ ਦੇ ਵਿੱਚ ਹੀ ਹੈ ਉਹਦਾ ਸੁਖ ਮਹਿਲਾਂ ਵਿੱਚ ਨਹੀਂ ਹੈਗਾ ਜੇ ਮਹਿਲਾਂ 'ਚ ਸੁਖ ਹੁੰਦਾ ਕਿਉਂ ਕਹਿੰਦੇ ਤੁਝ ਬਿਨ ਰੋਗ ਜਾਨਾਂ ਦਾ ਹੋੜਣ ਰਸੂਲ ਸਰਾਹੀ ਖੰਜਰ ਪਿਆਲਾ ਵੇਂਦੋ ਕਸਾਈਆਂ ਇਹ ਕਿਉਂ ਕਹਿੰਦੇ ਕਿ ਨਹੀਂ ਹੈ ਸੁਖ ਆ ਸ਼ਰਤਾ ਨਾਮੋ ਸੁਖ ਨਾਮ ਕਰ ਉਹ ਕਹਿੰਦਾ ਨਾਮ ਨਹੀਂ ਸੀ ਛੱਡਣਾ ਮੈਂ ਸੱਚ ਨਹੀਂ ਛੱਡਣਾ ਉਹ ਕਹਿੰਦੇ ਪ੍ਰਚਾਰ ਛੱਡਦੇ ਇਹ ਸਾਹਿਬਜ਼ਾਦਾਂ ਦੇ ਛਡਾਉਂਦੇ ਫਤਿਹ ਹੋਰ ਕੀ ਕਹਿੰਦੇ ਕਿ ਪ੍ਰਚਾਰ ਨਾ ਕਰਿਓ ਉਹ ਕਹਦੇ ਨਹੀਂ ਹੋ ਸਕਦਾ ਇਹੀ ਕਰਾਂਗੇ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਕੱਲ ਨੂੰ ਵੀ ਤਾਂ ਇਹੀ ਕਹਿਣਾ ਸੀ ਜੇ ਅਸੀਂ ਇਹ ਲਾਈਨ ਛੱਡ ਦੇਣੀਆਂ ਆ ਜੀਵਨ ਦਾ ਮਤਲਬ ਹੀ ਨਹੀਂ ਸਾਡੇ ਦਾ ਰਹਿ ਜੀਵਨ ਦਾ ਮਤਲਬ ਹੈ ਪ੍ਰਚਾਰ ਕਰ ਲੋ ਸੱਚ ਦਾ ਇਹਦੇ ਕਰਕੇ ਅਸੀਂ ਜੰਮੇ ਹਾਂ ਜਨਮ ਲੈ ਜੇ ਨਹੀਂ ਕਰਨਾ ਜਨਮ ਦਾ ਮਤਲਬ ਨਹੀਂ ਰਹਿ ਗਿਆ ਸਾਡਾ ਜਨਮ ਇਸ ਵਾਸਤੇ ਹੋਇਆ ਹੈ ਹਰ ਨਾਮ ਦਾ ਸੰਗ ਨਾਮੋ ਸੁਖ ਹਰ ਨਾਮ ਦਾ ਰੰਗ ਹਰ ਨਾਮ ਦਾ ਰੰਗ ਰੰਗ ਦਾ ਨਾਮ ਦਾ ਹਰ ਨਾਮ ਦਾ ਸੰਗ ਹਾਂ ਸੰਗ ਦਾ ਨਾ ਨਾਮ ਤਾਂ ਨਾਮੋ ਰੂਪ ਰੰਗ ਹੁਕਮ ਨਾਲ ਖੜੇ ਨੇ ਹੁਕਮ ਦੇ ਨਾਲ ਖੜਿਆ ਅਸੀਂ ਕਿਉਂਕਿ ਹੁਕਮ ਸਾਡੇ ਪਿੱਛੇ ਖੜਾ ਨਾ ਹੁਕਮ ਦੇ ਵਿੱਚ ਹੀ ਹੁਕਮ ਹੈ ਰੱਖਿਆ ਕਰਦਾ ਆਪਣ ਮਰਨਾ ਹੁਕਮ ਹੈ ਲਾਭ ਹਾਨੀ ਹੁਕਮ ਹੈ ਜਾਂ ਸਾਬ ਜਸ ਹੁਕਮ ਹੈ ਤੇ ਫਿਰ ਹੁਕਮ ਹੀ ਆ ਨਾ ਸਭ ਕੁਝ ਸ੍ਰਿਸ਼ਟੀ ਸਾਰੀ ਹੁਕਮ ਜੋ ਪੈ ਹੋਈ ਹੈ ਹੁਕਮ ਦੇ ਅਧੀਨ ਹੈ ਇਹ ਤੋਂ ਵੱਡੀ ਕੋਈ ਤਾਕਤ ਨਹੀਂ ਅਸੀਂ ਜਿਹਦਾ ਆਸਰਾ ਲਈਏ ਸੁਪਰੀਮ ਜਿਹੜੀ ਤਾਕਤ ਹੈ ਹੁਕਮ ਹੈ ਉਹ ਉਹਦਾ ਆਸਰਾ ਲਿਆ ਬੋਲਦਾ ਉਹਦੇ ਵਿੱਚ ਸੁਖ ਹੈ ਹਾਂਜੀ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਨਾਮ ਸਭ ਨਾਮ ਰਸ ਜੋ ਜਨ ਤ੍ਰਿਪਤਾਨੇ ਨਾਮ ਰਸ ਨਾਲ ਜਾਂ ਨਾਮ ਦੇ ਨਾਲ ਜੁੜੇ ਤੇ ਜਿਹੜੇ ਜਨ ਤ੍ਰਿਪਤ ਹੋ ਗਏ ਨਾਮ ਰਸ ਜੋ ਜਨ ਤ੍ਰਿਪਤਾਨੇ ਜੋ ਤ੍ਰਿਪਤ ਹੋ ਗਏ ਤ੍ਰਿਪਤ ਕਿਵੇਂ ਹੋ ਗਏ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਗਈ ਮਾਇਆ ਦੀ ਭੁੱਖ ਪਿਆਸ ਖਤਮ ਹੋ ਗਈ ਮਾਇਆ ਦੀ ਇੱਛਾ ਖਤਮ ਹੋ ਗਈ ਤ੍ਰਿਪਤਾਨੇ ਮਨ ਦਾ ਨਾਮ ਹੈ ਮਨ ਤਨ ਨਾਮੇ ਨਾਮ ਸਮਾਨੇ ਨਾਮ ਸਮਾਨੇ ਮਨ ਤਨ ਨਾਮ ਦੇ ਵਿੱਚ ਹੀ ਉਹਨਾਂ ਦਾ ਲੀਨ ਹੋ ਗਿਆ ਉਹ ਹੁਕਮ ਦੇ ਵਿੱਚ ਹੀ ਲੀਨ ਨੇ ਜਿਉਂਦੇ ਹੀ ਮੁਕਤ ਨੇ ਮਨ ਤਨ ਨਾਮੇ ਨਾਮ ਸਮਾਨੇ ਦੇ ਵਿੱਚ ਸਮਾਏ ਰਹਿੰਦੇ ਨੇ ਉਠਤ ਬੈਠਤ ਸੇਵਤ ਨਾਮ ਸੋਬਤ ਸੋਬਤ ਨਾਮ ਉਠਤ ਬੈਠਤ ਸੋਬਤ ਨਾਮ ਕਹੋ ਨਾਮ ਜੰਨ ਕੇ ਆ ਬੈਠਦੇ ਆ ਸੌਂਦੇ ਆ ਉਹ ਨਾਮ ਨਾਲ ਜੁੜੇ ਰਹਿੰਦੇ ਨੇ ਆ ਸੌਂਦੇ ਆ ਨਾਲ ਜੁੜੇ ਰਹਿੰਦੇ ਸੋਬਤ ਦੇਖੋ ਸੋਬਤ ਆ ਗਿਆ ਸੋਬਤ ਨਾਮ ਕਹੋ ਨਾਨਕ ਜੰਨ ਕੇ ਸਦਾ ਨਾਮ ਨਾਲ ਜੁੜ ਕੇ ਆ ਤਾਂ ਉੱਠਦੇ ਆ ਨਾਮ ਨਾਲ ਜੁੜੇ ਉਹ ਜਿੱਥੇ ਸੌਂਦਾ ਉਠੂ ਉੱਥੋਂ ਉੱਥੇ ਉੱਥੋਂ ਹੀ ਮੂਰਤ ਬੈਠ ਸੋ ਕੋ ਨਾਨਕ ਜਨ ਕੇ ਸਦਕਾਮ ਕੋ ਨਾਨਕ ਜਨ ਕੇ ਸਦਕਾਮ ਜਨ ਜਿਹੜਾ ਹੈਗਾ ਬਸ ਇਹੀ ਕੰਮ ਇੱਥੇ ਹੀ ਰਹਿੰਦਾ ਸਦਾ ਹੀ ਬਸ 250 ਸੁਰਾਂ ਤੇ ਰਹਿੰਦਾ ਉਹ ਉੜਤ ਬੈਠ ਸੋਵਤ ਅੱਧੀ ਸੋਰਾ ਸੋਵਤ ਵਾਲੀ ਤਾਂ ਸੁਰ ਅੱਧੀ ਹੋਈ ਹੈ ਸੋਵਤ ਤਾਂ ਉੜਤ ਬੈਠ ਦੇ ਵਿਚਾਲੇ ਹੀ ਹੈ ਉਹ ਅੱਧੀ ਸੋਰਾ ਉਹ ਤਾਂ ਦੋਹਾਂ ਦੇ ਵਿਚਾਲੇ ਦੀ ਉਹ ਗੱਲ ਹੈ ਸੁਰ ਤਾਂ ਪੂਰੀ ਹੈ ਨਹੀਂ ਉਹ ਉੜਤ ਬੈਠ ਸੋਵਤ ਨਾ ਕੋ ਨਾਨਕ ਜਲ ਕੇ ਸਦਕਾ ਉਹ ਵਿਚਾਲੇ ਸੈਸੁਰ ਦਾ ਘਾਟ ਹੈ ਜਾਣਦਾ ਹੀ ਕੰਮ ਆ ਜਾਣਦਾ ਹੈ ਕੰਮ ਹੀ ਇਹ ਹੋਰ ਕੋਈ ਕੰਮ ਨਹੀਂ ਊੜਤ ਬੈੜਤ ਸੋਬਤ ਨਾ ਨਾਨਕ ਜਨ ਕੇ ਸਦਕਾ ਆ ਇਹ ਕੰਮ ਹੁੰਦਾ ਹੋਰ ਕੋਈ ਸਦਕਾ ਵੀ ਸਦਾ ਹੀ ਕਰੇ ਸਦਾ ਇਹ ਕੰਮ ਹੈ ਹਮੇਸ਼ਾ ਹਾਂ